ਦੇਵ ਗੰਧਾਰੀ ਪੰਜਵਾ ਚੰਚਲ ਸੁਖ ਨਹਿ ਗੁਰ ਇਤਨੀ ਨਾ ਬੂਝੈ ਕਬੂ ਚਲਨਾ ਬਿਕਲ ਭਇਓ ਸੰਗ ਮਾਇਓ ਰਹਾਓ ਕੁਸਮ ਰੰਗ ਸੰਗ ਰਸ ਰਤਿਆ ਵਿਖਿਆ ਏਕ ਉਪਾਇਓ ਲੋਭ ਸੁਨੈ ਮਨ ਸੋ ਕਰਮਾਨੈ ਬੇਗ ਤਹਾ ਉਠ ਧਾਇਓ ਫਿਰਤ ਫਿਰਤ ਬਹੁ ਸ਼ਰਮ ਪਾਇਓ ਸੰਤ ਦੁਆਰਾ ਆਇਓ ਕਰੀ ਕਿਰਪਾ ਪਾਰ ਬ੍ਰਹਮ ਸੁਆਮੀ ਨਾਨਕ ਲਿਓ ਸਮਾਇਓ ਦੇਵ ਗੰਧਾਰੀ ਪੰਜਵਾ ਸਰਬ ਸੁਖਾ ਗੁਰ ਚਰਨਾ ਕਲਮਲ ਢਾਰਨ ਮਨੈ ਸਧਾਰਨ ਇਹ ਆਸਰ ਮੋਹਿ ਤਰਨਾ ਰਾਮ ਪੂਜਾ ਅਰਚਾ ਸੇਵਾ ਬੰਦਨ ਇਹ ਟਾਲ ਮੋਹਿ ਕਰਨਾ ਵਿਖਸੈ ਮਨ ਹੋਵੈ ਪ੍ਰਗਾਸਾ ਬਹੁਰ ਨ ਗਰਭੈ ਪਰਨਾ ਸਫਲ ਮੂਰਤ ਪਰਸੋ ਸੰਤਨ ਕੀ ਇਹ ਧਿਆਨਾ ਤਰਨਾ ਭਇਓ ਕਿਰਪਾਲ ਠਾਕੁਰ ਨਾਨਕ ਕਹੋ ਪਰਿਓ ਸਾਧ ਕੀ ਸਰਨਾ ਦੇਵ ਗੰਧਾਰੀ ਮਹੱਲਾ ਪੰਜਵਾ ਆਪਨੇ ਹਰ ਪਹਿ ਬਿੰਤੀ ਕਹੀਐ ਚਾਰ ਪਦਾਰਥ ਅਨੰਦ ਮੰਗਲ ਨੇ ਦੇ ਸੂਖ ਸਾਜ ਸਿਧ ਲਈਐ ਰਹਾਉ ਮਾਨ ਤਿਆਗਰ ਚਰਨੀ ਲਾਗਉ ਤੇ ਸਰਵ ਅੰਚਲ ਗਹੀਐ ਆਂਚ ਨਾ ਲਾਗੈ ਅਗਨ ਸਾਗਰ ਤੇ ਸਰਨ ਸੁਆਮੀ ਕੀ ਆਈਐ ਕੂਟ ਪਰਾਧ ਮਹਾ ਅਕ੍ਰਿਤ ਕਨ ਬਹੁਰ ਬਹੁਰ ਪ੍ਰਭ ਸਈਐ ਕਰੁਣਾ ਮੈਂ ਪੂਰਨ ਪਰਮੇਸ਼ਰ ਨਾਨਕ ਤੇ ਸਰਨ ਆਏ ਦੇਵ ਗੰਧਾਰੀ ਪੰਜਵਾ ਗੁਰ ਕੇ ਚਰਨ ਹਿਰਦੈ ਪਰਵੇਸਾ ਰੋਗ ਸੋਗ ਸਭ ਦੂਖ ਮੇ ਨਾਸੇ ਉਤਰੇ ਸਗਲ ਕਲੇਸਾ ਰਹਾ ਜਨਮ ਜਨਮ ਕੇ ਕੇ ਲਿਖ ਨਾਸੈ ਕੋਟ ਮੱਜਨ ਇਸ ਨਾਨਾ ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਾਇ ਧਿਆਨਾ ਕਰ ਕਿਰਪਾ ਆਪਣਾ ਦਾਸ ਕੀਨੋ ਬੰਧਨ ਤੋਰ ਨਿਰਾਰੇ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਛੱਕੇ ਤਿੰਨ ਦੇਵ ਗੰਧਾਰੀ ਮਹੱਲਾ ਪੰਜਵਾ ਮਾਈ ਪ੍ਰਭ ਕੇ ਚਰਨ ਨਿਹਾਰੋ ਕਰੋ ਅਨੁਗ੍ਰਹ ਸੁਆਮੀ ਮੇਰੇ ਮਨ ਤੇ ਕਹੋ ਨਾ ਡਾਰੋ ਰਹਾਓ ਸਾਧੂ ਧੂਰ ਲਾਈ ਮੁਖ ਮਸਤਕੇ ਕਾਮ ਕ੍ਰੋਧ ਵਿਖ ਜਾਰੋ ਸਭ ਤੇ ਨੀਚ ਆਤਮ ਕਰਿ ਮਾਨੋ ਮਨ ਮੈਂ ਇਹੋ ਸੁਖ ਧਾਰੋ ਗੁਣ ਗਾਵਹ ਠਾਕੁਰ ਅਵਿਨਾਸੀ ਕਲਮਲ ਸਗਲੇ ਝਾਰੋ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਉਰ ਧਾਰੋ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਜੀਓ ਪੇਖੋ ਦਰਸ ਤੁਮਾਰਾ ਸੁੰਦਰ ਧਿਆਨ ਧਾਰ ਦਿਨ ਰਹਿਨੀ ਜੀਵ ਪ੍ਰਾਨ ਤੇ ਪਿਆਰਾ ਰਹਾਉ ਸਾਸਤਰ ਭੇਦ ਪੁਰਾਣ ਅਵਿਲੋਕੇ ਸਿਮਰਤ ਤਤ ਵਿਚਾਰਾ ਦੀਨਾ ਨਾਥ ਪ੍ਰਾਨ ਪਦ ਪੂਰਨ ਭਵਜਲ ਉਧਰਨ ਹਾਰਾ ਆਦ ਜੁਗਾਦ ਭਗਤ ਜਨ ਸੇਵਕ ਤਾ ਕੀ ਬਿਖੈ ਆਧਾਰਾ ਤਿਨ ਜਨ ਕੀ ਧੂਰ ਬਾਛੈ ਨਿਤ ਨਾਨਕ ਪਰਮੇਸ਼ਰ ਤੇ ਮਨਹਾਰਾ ਦੇਵ ਗੰਧਾਰੀ ਮਹੱਲਾ ਪੰਜਵਾ ਤੇਰਾ ਜਨ ਰਾਮ ਰਸਾਇਣ ਮਾਤਾ ਪ੍ਰੇਮ ਰਸਾ ਨਿਤ ਜਾ ਕੋ ਉਪਜੀ ਛੋੜ ਨਾ ਕਤ ਹੋ ਜਾਤਾ ਰਹਾਉ ਬੈਠ ਤਹਾਰਿ ਹਰਿ ਸੋਤ ਹਰਿ ਹਰਿ ਹਰਿ ਰਸ ਭੋਜਨ ਖਾਤਾ ਅਠ ਸਰ ਤੀਰਥ ਮੱਜਨ ਕੀਨੋ ਸਾਧੂ ਧੂਰੀ ਨਾਤਾ ਸਫਲ ਜਨਮ ਹਰ ਜਨ ਕਾ ਉਪਜਿਆ ਜਨ ਕੀਨੋ ਸੋਤ ਵਿਧਾਤਾ ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੰਧਾਰੀ ਮਹੱਲਾ ਪੰਜਵਾ ਮਾਈ ਗੁਰਬਿਨ ਗਿਆਨ ਨਾ ਪਾਈਐ ਅਨਕ ਪ੍ਰਕਾਰ ਫਿਰਤ ਬਿਨ ਲਾਤੇ ਮਿਲਤ ਨਹੀਂ ਗੋਸਾਈਐ ਰਹਾਉ ਮੋਹ ਰੋਗ ਸੋਗ ਤਨ ਬਾਧਿਓ ਬਹੁ ਜੋਨੀ ਪਰਮਾਈਐ ਟਿਕਣ ਨਾ ਪਾਵੈ ਬਿਨ ਸਤ ਸੰਗਤੇ ਕਿਸ ਆਗੈ ਜਾਏ ਰੂ ਆਈਐ ਕਰੈ ਅਨੁਗ੍ਰਹ ਸੁਆਮੀ ਮੇਰਾ ਸਾਧ ਚਰਨ ਚਿਤ ਲਾਈਐ ਸੰਕਟ ਘੋਰ ਕਟੇ ਖਿਨ ਵੀ ਤਰੇ ਨਾਨਕ ਹਰਿ ਦਰਸ ਸਮਾਈਐ ਦੇਵ ਗੰਧਾਰੀ ਮਹੱਲਾ ਪੰਜਵਾ ਠਾਕਰ ਹੋਏ ਆਪ ਦਇਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਉ ਦੁਇ ਕਰ ਜੋੜ ਕਰੀ ਬੇਨੰਤੀ ਭਾਰ ਬ੍ਰਹਮਨ ਧਿਆਇਆ ਹਾ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਵਰ ਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਜਨ ਕਉ ਵਰ ਜਾਈਐ ਜੋ ਸਭਨਾ ਕਰੇ ਉਧਾਰ ਇਕ ਓੰਕਾਰ ਸਤਿਗੁਰ ਪ੍ਰਸਾਦਿ ਦੇਵ ਗੰਧਾਰੀ ਮਹੱਲਾ ਪੰਜਵਾ ਆਪਣੇ ਸਤਿਗੁਰ ਪਹਿ ਬਿਨੋ ਕਹਿਆ ਭੈ ਕਿਰਪਾਲ ਦਇਆਲ ਦੁਖ ਪੰਜਨ ਮੇਰਾ ਸਗਲੇ ਅੰਦੇਸਰਾ ਗਿਆ ਰਹਾ ਹਮ ਪਾਪੀ ਪਾਖੰਡੀ ਲੋਭੀ ਖਮਰਾ ਗੁਣ ਅਵਗੁਣ ਸਭ ਸਹਾ ਕਰ ਮਸਤਿਕ ਧਾਰ ਸਾਜ ਨਿਵਾਜੇ ਮੋਏ ਦੁਸ ਜੋ ਖਿਆ ਪਾਰੁਪਕਾਰੀ ਸਰਬ ਸਦਾਰੀ ਸਫਲ ਦਰਸ਼ਨ ਸਾਜਿਆ ਕਹੋ ਨਾਨਕ ਨਿਰਗੁਣ ਕਉ ਦਾਤਾ ਚਰਨ ਕਮਲ ਉਰ ਧਰਿਆ ਦੇਵ ਗੰਧਾਰੀ ਮਹੱਲਾ ਪੰਜਵਾ ਅਨਾਥ ਨਾਥ ਪ੍ਰਭ ਹਮਾਰੇ ਸਰਨ ਆਇਓ ਰਾਖਨ ਹਾਰੇ ਰਹਾਓ ਸਰਬ ਪਾਖ ਰਾਖ ਮੁਰਾਰੇ ਆਗੈ ਪਾਛੈ ਅੰਤੀ ਵਾਰੇ ਜਬ ਚਿਤਵੋ ਤਬ ਤੁਹਾਰੇ ਉਨ ਸੰਹਾਰ ਮੇਰਾ ਮਨ ਸਧਾਰੇ ਸੁਨ ਗਾਵੋ ਗੁਰ ਬਚਨਾਰੇ ਬਲ ਬਲ ਜਾਓ ਸਾਜ ਦਰਸਾਰੇ ਮਨ ਮਹਿ ਰਾਖੋ ਏਕ ਆਸਾਰੇ ਨਾਨਕ ਪ੍ਰਭ ਮੇਰੇ ਕਰਨ ਹਾਰੇ ਦੇਵ ਗੰਧਾਰੀ ਮਹੱਲਾ ਪੰਜਵਾ ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਧਾਨ ਦਇਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਉ ਪ੍ਰਾਤਾ ਕਾਲ ਲਾਗੋ ਜਨ ਚਰਨੀ ਨਿਸ ਬਾਸੁਰ ਦਰਸ ਪਾਵੋ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਤਨ ਮੋਰਾ ਅੰਦ ਨਾਨਕ ਇਹੋ ਲਈਐ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੀਤਾ ਐਸੇ ਹਰ ਜਿਉ ਪਾਏ ਛੋੜ ਨਾ ਜਾਈ ਸਦ ਹੀ ਸੰਗੇ ਆਨ ਦਿਨ ਗੁਰ ਮਿਲ ਗਾਏ ਰਹਾਉ ਮਿਲਿਓ ਅਰ ਸਰਬ ਸੁਖੈ ਨਾ ਤਿਆਗ ਨਾ ਕਦ ਹੋ ਜਾਏ ਅਨਕੇ ਅਨਕੇ ਭਾਦ ਬਹੁ ਪੇਖੇ ਪ੍ਰਿਆ ਰੋਮ ਨਾ ਸੰਸਰ ਲਾਏ ਮੰਦਿਰ ਭਾਗ ਸੋਭ ਦਵਾਰੈ ਅਨਹਤ ਰੁਣ ਚੁਣ ਲਾਏ ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰਿਆ ਥੀਤੇ ਸਦ ਥਾਏ ਦੇਵ ਗੰਧਾਰੀ ਪੰਜਵਾ ਦਰਸ਼ਨ ਨਾਮ ਕੋ ਮਨ ਆਛੈ ਭ੍ਰਮ ਆਇਓ ਹੈ ਸਗਲ ਥਾਨ ਦੇ ਆਹੇ ਪਰਿਓ ਸੰਤ ਪਾਛੈ ਰਹਾਉ ਕਿਸ ਹੋ ਸੇਵੀ ਕਿਸ ਆਰਾਧੀ ਜੋ ਦਿਸਟੈ ਸੋ ਗਾਛੈ ਸਾਧ ਸੰਗਤ ਕੀ ਸਰਨੀ ਪਰਿਐ ਚਰਨ ਰੇਨ ਮਨ ਬਾਛੈ ਜੁਗਤ ਨਾ ਜਾਣਾ ਗੁਣ ਨਹੀਂ ਕੋਈ ਮਹਾਦ ਉਤਰ ਮਾਏ ਆਛੈ ਆਏ ਪਇਓ ਨਾਨਕ ਗੁਰ ਚਰਨੀ ਤਉ ਉਤਰੀ ਸਗਲ ਦੁਰਾਛੈ ਦੇਵ ਗੰਧਾਰੀ ਪੰਜਵਾ ਅੰਮ੍ਰਿਤਾ ਪ੍ਰਿਯ ਬਚਨ ਤੁਹਾਰੇ ਅਤ ਸੁੰਦਰ ਮਨ ਮੋਹਨ ਪਿਆਰੇ ਸਭੂ ਮਦ ਨਿਰਾਰੇ ਰਹਾਓ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀ ਚਰਨ ਕਮਲਾਰੇ ਬ੍ਰਹਮ ਮੇਸ ਸਿੱਧ ਮੁਨੀ ਇੰਦਰਾ ਮੋਹੇ ਠਾਕੁਰ ਹੀ ਦਰਸਾਰੇ ਦੀਨ ਦੁਆਰਾ ਆਇਓ ਠਾਕੁਰ ਸਰਨ ਪਰਿਓ ਸੰਤ ਹਾਰੇ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਵਿਗਸਾਰੇ ਦੇਵ ਗੰਧਾਰੀ ਮਹੱਲਾ ਪੰਜਵਾ ਹਰ ਜਪ ਸੇਵਕ ਪਾਰ ਉਤਾਰਿਓ ਦੀਨ ਦਇਆਲ ਭਏ ਪ੍ਰਭ ਆਪਣੇ ਮੋਹਰ ਜਨਮ ਨਹੀਂ ਮਾਰਿਓ ਰਹਾਓ ਸਾਧ ਸੰਗੋ ਗੁਣ ਗਾਵਾ ਹਰ ਕੇ ਰਤਨ ਜਨਮ ਨਹੀਂ ਹਾਰਿਓ ਪ੍ਰਭ ਗੁਣ ਗਾਏ ਬਿਖੈ ਬਨ ਤਰਿਆ ਕੁਲਹਾ ਸਮੂਹ ਉਧਾਰਿਓ ਚਰਨ ਕਮਲ ਬਸਿਆ ਰਿਤ ਪੀਤਰੇ ਸਾਸ ਗਿਰਾਸ ਉਚਾਰਿਓ ਨਾਨਕ ਓਟ ਗਹੀ ਜਗਦੀਸ਼ਰ ਪੁਨਹ ਪੁਨਹ ਬਲਿਹਾਰਿਓ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਰਤ ਫਿਰੇ ਬਨ ਭੇਖ ਮੋਹਨ ਰਾਤ ਨਿਰਾਰ ਰਹਾਉ ਕਥਮ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ਅਤਿ ਸੁੰਦਰ ਬਹੁ ਚਤੁਰ ਸਿਆਨੇ ਵਿਦਿਆ ਰਸਨਾਚਾਰ ਮਾਨ ਮੋਹ ਮੇਰ ਤੇਰ ਬਵਰਜਿਤ ਇਹੋ ਮਾਰਗ ਖੰਡੇ ਧਾਰ ਕਹੋ ਨਾਨਕ ਤਿਨ ਭਵਜਲ ਤਰੀਲੇ ਪ੍ਰਭ ਕਿਰਪਾ ਸੰਤ ਸੰਗਾਰ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੈਂ ਪੇਖਿਓ ਰੀ ਉਚਾ ਮੋਹਨ ਸਭ ਤੇ ਉਚਾ ਆਣ ਨ ਸੰਸਰ ਕੋ ਲਾਗੈ ਢੂਢ ਰਹੇ ਹਮ ਮੂਚਾ ਰਹਾਓ ਬਹੁ ਬੇਅੰਤ ਅਤ ਬਡੋ ਗਾਰੋ ਥਾ ਨਹੀਂ ਅਗਹੂ ਚਾ ਤੋਲ ਨ ਤੁਲੀਐ ਮੋਲ ਨ ਮੁਲੀਐ ਕਤ ਪਾਈਐ ਮਨ ਰੂਚਾ ਖੋਜੈ ਸੰਖਾ ਅਨਕਤ ਪੰਥਾ ਬਿਨ ਗੁਰ ਨਹੀਂ ਪਹੂਚਾ ਕਹੋ ਨਾਨਕ ਕਿਰਪਾ ਕਰੇ ਠਾਕੁਰ ਮਿਲ ਸਾਧੂ ਰਸ ਪੁੰਚਾ ਦੇਵ ਗੰਧਾਰੀ ਮਹੱਲਾ ਪੰਜਵਾ ਮੈਂ ਬਹੁ ਵਿਦ ਪੇਖਿਓ ਦੂਜਾ ਨਾਹੀ ਰੀ ਕੋ ਖੰਡ ਦੇਵ ਸਭ ਭੀਤਰ ਰਵਿਆ ਪੂਰ ਰਹੋ ਸਭ ਲੋਉ ਰਹਾਓ ਅਗਮ ਅਗਮਾ ਕਮਣ ਮਹਿਮਾ ਮਨ ਜੀਵੈ ਸੁਨ ਸੋਉ ਚਾਰ ਆਸਰਮ ਚਾਰ ਬਰਨਾ ਮੁਕਤ ਭਏ ਸੇਵ ਤੋ ਗੁਰ ਸਬਦ ਦ੍ਰਿੜਾਇਆ ਪਰਮ ਪਦ ਪਾਇਆ ਦੁਤੀਏ ਗਏ ਸੁਖ ਹੋਉ ਕਹੋ ਨਾਨਕ ਭਉ ਸਾਗਰ ਤਰਿਆ ਹਰ ਨਿਰਪਾਈ ਸਾਜੋ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਛੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਏਕੈ ਰੇ ਹਰੀ ਏਕੈ ਜਾਨ ਏਕੈ ਰੇ ਗੁਰਮੁਖ ਜਾਨ ਰਹਾਉ ਕਾਹੇ ਪ੍ਰਮਤ ਹੋ ਤੂੰ ਪ੍ਰਮੋਹ ਨਾ ਭਾਈ ਰਵਿਆ ਰੇ ਰਵਿਆ ਸਰਬ ਥਾਨ ਜਿਉ ਬੈ ਸੰਤਰ ਕਾਸ਼ਟ ਮਝਾਰੇ ਬਿਨ ਸੰਜਮ ਨਹੀਂ ਕਾਰਜ ਸਾਰੇ ਬਿਨ ਗੁਰ ਨਾ ਪਾਵੇ ਕੋ ਹਰ ਜੀ ਕੋ ਦਵਾਰ ਮਿਲ ਸੰਗਤ ਤਜ ਬਿਮਾਨ ਕਹੋ ਨਾਨਕ ਪਾਏ ਹੈ ਪਰਮ ਨਿਧਾਨ ਦੇਵ ਗੰਧਾਰੀ ਪੰਜਵਾ ਜਾਨੀ ਨ ਜਾਈ ਤਾ ਕੀ ਗਾਤੇ ਰਹਾਉ ਕਹਾ ਪੇ ਖਾਰੋ ਹੋ ਕਰ ਚਤੁਰਾਈ ਬਿਸਮਨ ਬਿਸਮੇ ਕਾਹਨ ਕਹਾਤੇ ਗਣ ਗੰਧਰਵ ਸਿੱਧ ਅਰ ਸਾਧਿਕ ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ ਚਤੁਰਵੇਦ ਉਚਰਿਤ ਦਿਨ ਰਾਤੇ ਅਗਮ ਅਗਮ ਠਾਕੁਰ ਆਗਾਧਿ ਗੁਣ ਬੇਅੰਤ ਬੇਅੰਤ ਭਨ ਨਾਨਕ ਕਹਣ ਨਾ ਜਾਈ ਪਰੈ ਪਰਾਤੇ ਦੇਵ ਗੰਧਾਰੀ ਮਹੱਲਾ ਪੰਜਵਾ ਧਿਆਏ ਗਾਏ ਕਰਨ ਹਾਰ ਭਉ ਨਾਹੀ ਸੁ ਸਾਜ ਅਨੰਦਾ ਅਨਕ ਉਹੀ ਰੇ ਏਕ ਸੰਵਾਰ ਰਹਾਉ ਸਫਲ ਮੂਰਤ ਗੁਰ ਮੇਰਾ ਮਾਥਾ ਜਤ ਕਤ ਪੇਖੋ ਤਤ ਤਤ ਸਾਥੈ ਚਰਨ ਕਮਲ ਮੇਰੇ ਪ੍ਰਾਨ ਆਧਾਰ ਸਮਰੱਥ ਅਥਾ ਬੜਾ ਪ੍ਰਭ ਮੇਰਾ ਘਟ ਘੜੇ ਅੰਤਰ ਸਾਹਿਬ ਨੇਰਾ ਤਾਂ ਕੀ ਸਰਨ ਆਸਰ ਪ੍ਰਭ ਨਾਨਕ ਜਾ ਕਾ ਅੰਤ ਨ ਪਾਰਾਵਾਰ ਦੇਵ ਗੰਧਾਰੀ ਮਹੱਲਾ ਪੰਜਵਾ ਉਲਟੀ ਰੇ ਮਨ ਉਲਟੀ ਰੇ ਸਾਖਤ ਸਿਉ ਕਰ ਉਲਟੀ ਰੇ ਝੂਠਾ ਕੀ ਰੇ ਝੂਠ ਪਰੀਤੇ ਛੁਟਕੀ ਰੇ ਮਨ ਛੁਟਕੀ ਰੇ ਸਾਖਤ ਰੰਗ ਨਾ ਛੁਟਕੀ ਰੇ ਰਹਾਓ ਜਿਉ ਕਾਦਰ ਭਰ ਮੰਦਰ ਰਾਖਿਓ ਜੋ ਪੈਸਾ ਕਾਲੂ ਖੀਰੇ ਦੂਰਾ ਹੋਈ ਤੇ ਭਾਗ ਗਇਓ ਹੈ ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀਰੇ ਮਾਗਉ ਦਾਨ ਕਿਰਪਾਲ ਕਿਰਪਾ ਨਿਧਿ ਮੇਰਾ ਮੁਖ ਸਾਖਤ ਸੰਗ ਨਾ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰੀ ਹੋ ਮੇਰਾ ਮੂੰਡ ਸਾਧ ਪਗਾ ਹੇਠ ਰੁਲਸੀ ਰੇ ਰਾਗ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਸਤਵਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਸਭ ਦਿਨ ਕੇ ਸਮਰੱਥ ਪੰਥ ਬਿਠਲੇ ਹਉ ਵਲ ਬਰ ਜਾਓ ਗਾਮਨ ਭਾਵਨ ਸੰਤਨ ਤੋਰੈ ਚਰਨ ਕੈ ਪਾਉ ਰਹਾਓ ਜਾਸਨ ਵਾਸਨ ਸਾਜ ਕੇਰ ਕਰੁਣਾ ਮੈਂ ਏਕ ਅਨੰਤ ਅਨੂਪੈ ਠਾਉ ਰਿੱਧ ਸਿੱਧ ਨਿਧ ਕਾਰਤਲ ਜਗ ਜੀਵਨ ਆਨੇ ਅਨੇਕੈ ਨਾਉ ਦਇਆ ਮਿਆ ਕਿਰਪਾ ਨਾਨਕ ਕਉ ਸੁਣ ਸੁਣ ਜਸ ਜੀਵਾਓ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਦੇਵ ਗੰਧਾਰੀ ਮਹੱਲਾ ਨੋਵਾ ਯਹ ਮਨ ਨਾਇਕ ਨ ਕਹਿਓ ਕਰੈ ਸੀਖ ਸਿਖਾਏ ਰਹੋ ਆਪਣੀ ਸੀ ਦੁਰਮਦ ਤੇ ਨ ਟਰੈ ਰਹਾਓ ਮਦ ਮਾਇਆ ਕੈ ਭਇਓ ਬਾਬਰੂ ਹਰ ਜਸ ਨਹਿ ਉਚਰੈ ਕਰ ਪਰ ਪੰਜ ਜਗਤ ਕੋ ਢਾਕੈ ਆਪਣੋ ਉਦਰ ਪਰੈ ਸਵਾਨ ਪੂਛ ਜੋ ਹੋਏ ਨਾ ਸੂਧੋ ਕਹਿਓ ਨ ਕਾਨ ਤਰੈ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਕਾਜ ਸਰੈ ਦੇਵ ਗੰਧਾਰੀ ਮਹੱਲਾ ਨੋਵਾ ਸਭ ਕਿਛ ਜੀਵਤ ਕੋ ਵਿਵਹਾਰ ਮਾਤ ਪਿਤਾ ਭਾਈ ਸੁਦਬੰਧਵ ਹਰ ਪੁਨ ਗ੍ਰਹਿ ਕੀ ਨਾਰੇ ਰਹਾਉ ਤਨ ਤੇ ਪ੍ਰਾਨ ਹੋ ਜਬ ਨਿਆਰੇ ਟੇਰਤ ਪ੍ਰੇਤ ਪੁਕਾਰੇ ਆਦ ਕਰੀ ਕੋ ਨਹਿ ਰਾਖੈ ਘਰ ਤੇ ਦੇਤ ਨਿਕਾਰਿ ਮ੍ਰਿਗ ਤ੍ਰਿਸ਼ਨਾ ਜੋ ਜਗ ਰਚਨਾ ਯਹ ਦੇਖੋ ਹਿਰਦੈ ਵਿਚਾਰਿ ਕਹੋ ਨਾਨਕ ਪਜ ਰਾਮ ਨਾਮ ਨਿਤ ਜਾਤੇ ਹੋਤ ਉਧਾਰ ਦੇਵ ਗੰਧਾਰੀ ਮਹੱਲਾ ਨੋਵਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਹਾਉ ਮੇਰੋ ਮੇਰੋ ਸਭਾ ਕਾਤ ਹੈ ਹਿਤ ਸਿਓ ਬਾਧਿਓ ਚੀਤ ਅੰਤ ਕਾਲ ਸੰਗੀ ਨਹ ਕੋ ਇਹ ਅਚਰਜ ਹੈ ਰੀਤ ਮਨ ਮੂਰਖ ਅਜਹੁ ਨਾ ਸਮਝਤ ਸਿਖ ਦੈ ਹਾਰਿਓ ਨੀਤ ਨਾਨਕ ਪੌਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਵਿਹਾਗੜਾ ਚੌਪਦੇ ਮਹੱਲਾ ਪੰਜਵਾ ਘਰ ਦੂਜਾ ਦੂਤਨ ਸੰਗਰੀਆ ਹੋਇ ਅੰਗਨ ਬਸਰੀਆ ਅਨਕੋ ਪਰਿਆ ਤਉ ਮੈਂ ਹਰਿ ਹਰਿ ਕਰਿਆ ਤਉ ਸੁਖ ਸਾਜਰੀਆ ਰਹਾਉ ਮਿਥਨ ਮੋ ਹਰਿਆ ਅਨਕੋ ਮੇਰੀਆ ਵਿੱਚ ਘੂਮਨ ਕਿਰਿਆ ਸਗਲ ਬਟਰੀਆ ਬਿਰਖ ਇਕ ਤਰਿਆ ਬਹੁ ਬੰਧ ਹੈ ਪਰਿਆ ਫਿਰ ਸਾਧ ਸਫਰਿਆ ਜਹ ਕੀਰਤਨ ਹਰਿਆ ਨਾਨਕ ਸਰਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਬਿਹਾਗੜਾ ਮਹੱਲਾ ਨੋਵਾ ਹਰ ਕੀ ਗਤ ਨਹਿ ਕੋ ਜਾਣੈ ਜੋਗੀ ਜਤੀ ਤਪੀ ਪਜਹਾਰੇ ਅਰਬੋ ਲੋਗ ਸਿਆਣੇ ਰਹਾਉ ਛਿਨ ਮਹਿ ਰਾਉ ਰੰਗ ਕਉ ਕਰੀ ਰਾਉ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਕਨਾਵੈ ਯਾ ਕੋ ਵਿਵਹਾਰੇ ਆਪਣੀ ਮਾਇਆ ਆਪ ਸਾਰੀ ਆਪਹਿ ਦੇਖਨ ਹਾਰਾ ਨਾ ਨਾਰੂ ਧਰੇ ਬਹੁ ਰੰਗੀ ਸਭ ਤੇ ਰਹਿ ਨਿਆਰਾ ਅਗੰਤ ਅਪਾਰ ਅਲਖ ਨਿਰੰਜਨ ਜਿਹ ਸਭ ਜਗ ਪਰਮਾਇਓ ਸਗਲ ਪਰਮ ਤਜ ਨਾਨਕ ਪ੍ਰਾਣੀ ਚਰਨ ਤਾਹੇ ਚਿਤ ਲਾਇਓ ਰਾਗ ਵਿਹਾਗੜਾ ਛੰਤ ਮਹੱਲਾ ਚੌਥਾ ਅੰਕਾਰ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਹਰਿ ਹਰਿ ਨਾਮ ਧਿਆਈਐ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ RAM ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚਕੋਲੇ RAM ਗੁਰਮਤਿ ਮਨ ਠਾਰਾਇਆ ਮੇਰੀ ਜਿੰਦੜੀਏ ਅੰਤ ਨਾ ਕਾਹੂ ਡੋਲੇ RAM ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ RAM ਗੁਰਮਤਿ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਏ RAM ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਐ ਹਰ ਲਿਵ ਲਾਏ RAM ਚਿਰੀ ਵਿਛੁੰਨਾ ਪ੍ਰਭ ਪਾਇਆ ਗਲ ਮਿਲਿਆ ਸਾਜ ਸੁਆਏ RAM ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਤ ਸ਼ਬਦ ਵਜਾਏ RAM ਸਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ RAM ਹਉ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ RAM ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਅੜਾ ਫਲ ਪਾਵੇ RAM ਨਾਨਕ ਭਜ ਹਰਿ ਸਰਨਾਗਤੀ ਮੇਰੀ ਜਿੰਦੜੀਏ ਵਡ ਭਾਗੀ ਨਾਮ ਧਿਆਵੈ RAM ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪ੍ਰਗਾਸੇ RAM ਹਉ ਹਰਿ ਬਾਜ ਉਡੀਨਿਆ ਮੇਰੀ ਜਿੰਦੜੀਏ ਜਿਉ ਜਲ ਬਿਨ ਕਮਲ ਉਦਾਸੇ RAM ਗੁਰ ਪੂਰੈ ਮੇਲ ਆਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ RAM ਤਨ ਤਨ ਗੁਰੂ ਹਰਿ ਦਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਿਗਾਸੇ RAM ਰਾਗ ਬਿਹਾਗੜਾ ਮਹੱਲਾ ਚੌਥਾ ਅੰਮ੍ਰਿਤ ਹਰਿ ਹਰਿ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤਿ ਪਾਏ RAM ਹਉ ਮੈਂ ਮਾਇਆ ਵੇਖ ਹੈ ਮੇਰੀ ਜਿੰਦੜੀਏ ਹਰਿ ਅੰਮ੍ਰਿਤ ਵੇਖ ਲਹਿ ਜਾਏ RAM ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰਿ ਹਰਿ ਨਾਮ ਧਿਆਏ RAM ਹਰਿ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਸਮਾਏ RAM ਹਰ ਸੇਤੀ ਮਨ ਵਿਧਿਆ ਮੇਰੀ ਜਿੰਦੜੀਏ ਜੋ ਬਾਲਕ ਲਗ ਦੁੱਧ ਖੀਰੇ RAM ਹਰ ਬਿਨ ਸਾਥ ਨਾ ਪਾਈਐ ਮੇਰੀ ਜਿੰਦੜੀਏ ਜੋ ਚਾਤ੍ਰਿਕ ਜਲ ਬਿਨ ਟੇਰੇ ਰਾਮ ਸਤਗੁਰ ਸਰਣੀ ਜਾਇ ਪਉ ਮੇਰੀ ਜਿੰਦੜੀਏ ਗੁਣ ਦੱਸੇ ਹਰ ਪ੍ਰਭ ਕੇਰੇ ਰਾਮ ਜਨ ਨਾਨਕ ਹਰ ਮੇ ਲਾਇਆ ਮੇਰੀ ਜਿੰਦੜੀਏ ਘਰ ਵਾਜੇ ਸਬਦ ਘਨੇਰੇ ਰਾਮ ਮਨੁ ਹਉ ਮੈਂ ਵਿਛੜੇ ਮੇਰੀ ਜਿੰਦੜੀਏ ਵਿਖ ਬਾਦੇ ਹਉ ਮੈਂ ਜਾਲੇ ਰਾਮ ਜਿਉ ਪੰਖੀ ਕਬੂਤ ਆਪ ਬਨਾਇਆ ਮੇਰੀ ਜਿੰਦੜੀਏ ਤਿਉ ਮਨਮੁਖ ਸਭ ਵਸ ਕਾਲੇ ਰਾਮ ਜੋ ਮੋਹਿ ਮਾਇਆ ਚਿਤ ਲਾਇ ਦੇ ਮੇਰੀ ਜਿੰਦੜੀਏ ਸੇ ਮਨਮੁਖ ਮੂੜ ਬਿਤਾਲੇ RAM ਜਨ ਤਰਾਹੇ ਤਰਾਹੇ ਸਰਣਾਗਤੀ ਮੇਰੀ ਜਿੰਦੜੀਏ ਗੁਰ ਨਾਨਕ ਹਰਿ ਰਖਵਾਲੇ RAM ਹਰ ਜਨ ਹਰ ਲੈ ਉਬਰੇ ਮੇਰੀ ਜਿੰਦੜੀਏ ਤੁਰ ਭਾਗ ਵੱਡੇ ਹਰਿ ਪਾਇਆ RAM ਹਰਿ ਹਰ ਨਾਮ ਪੋਤ ਹੈ ਮੇਰੀ ਜਿੰਦੜੀਏ ਗੁਰ ਖੇਵਟ ਸਬਦ ਤਰਾਇਆ RAM ਹਰਿ ਹਰ ਪੁਰਖ ਦਇਆਲ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਮੀਠ ਲਗਾਇਆ RAM ਕਰ ਕਿਰਪਾ ਸੁਣ ਬੇਨਤੀ ਹਰਿ ਹਰਿ ਜਨ ਨਾਨਕ ਨਾਮ ਧਿਆਇਆ RAM ਵਿਹਾਗੜਾ ਮਹੱਲਾ ਚੌਥਾ ਜਗ ਸੁਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ RAM ਹਰਿ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਾਪੇ ਹਰਿ ਹਰ ਨਾਮ ਉਧਾਰੇ RAM ਸਭ ਕਿਲ ਵਿਖ ਪਾਪ ਦੁਖ ਕਟਿਆ ਮੇਰੀ ਜਿੰਦੜੀਏ ਮਲ ਗੁਰਮੁਖ ਨਾਮ ਉਤਾਰੇ RAM ਵੱਡ ਪੁੰਨੀ ਹਰਿ ਧਿਆਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ RAM ਜੋ ਹਰਿ ਨਾਮ ਧਿਆਏ ਦੇ ਮੇਰੀ ਜਿੰਦੜੀਏ ਤਿਨਾ ਪੰਚੇ ਵਸਗਤ ਆਏ RAM ਅੰਤਰ ਨਾਮ ਨਿਦ ਨਾਮ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਅਲਖ ਲਖਾਏ RAM ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੜੀਏ ਹਰ ਮਿਲਿਆ ਭੁਖ ਸਭ ਜਾਏ RAM ਤੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ RAM ਹਮ ਪਾਪੀ ਬਲਵੰਤਿਆ ਮੇਰੀ ਜਿੰਦੜੀਏ ਪਰ ਦਰੋਹੀ ਠੱਗ ਮਾਇਆ RAM ਵੜ ਭਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰ ਪੂਰਾ ਗਤ ਮਿਲ ਪਾਇਆ RAM ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ ਫਿਰ ਮਰਦਾ ਬਹੁੜ ਜੀਵ ਆਇਆ RAM ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀਏ ਤਿਨ ਕੇ ਸਭ ਦੁੱਖ ਗਵਾਇਆ RAM ਆਤਿ ਉਤਮ ਹਰਿ ਨਾਮ ਹੈ ਮੇਰੀ ਜਿੰਦੜੀਏ ਜਿਤ ਜਪਿਆ ਪਾਪ ਗਵਾਤੇ RAM ਪਤਿਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੜੀਏ ਚੌ ਕੁੰਡੀ ਚੌ ਜੁਗ ਜਾਤੇ RAM ਹਉ ਮੈਂ ਮਹਿਲ ਸਭ ਉਤਰੀ ਮੇਰੀ ਜਿੰਦੜੀਏ ਹਰ ਅੰਮ੍ਰਿਤ ਹਰ ਸਰ ਨਾਤੇ RAM ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ ਜਨ ਨਾਨਕ ਖਿਨ ਹਰਿ ਰਾਤੇ RAM ਵਿਹਾਗੜਾ ਮਹੱਲਾ ਚੌਥਾ ਹਉ ਬਲਿਹਾਰੀ ਤਿਨ ਕੋ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਧਾਰੋ RAM ਗੁਰ ਸਤਿਗੁਰ ਨਾਮ ਦ੍ਰਿੜਾਇਆ ਮੇਰੀ ਜਿੰਦੜੀਏ ਬਿਖ ਭੌਜਲ ਤਾਰਨ ਹਾਰੋ RAM ਜਿਨ ਇੱਕ ਮਨ ਹਰਿ ਧਿਆਇਆ ਮੇਰੀ ਜਿੰਦੜੀਏ ਤਿਨ ਸੰਤ ਜਨਾ ਜੈਕਾਰੋ RAM ਨਾਨਕ ਹਰਿ ਜਪ ਸੁਖ ਪਾਇਆ ਮੇਰੀ ਜਿੰਦੜੀਏ ਸਭ ਦੁਖ ਨਿਵਾਰਨ ਹਾਰੋ RAM ਸਾ ਰਸਨਾ ਤਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇਰੇ RAM ਤੇ ਸ਼ਰਮਣ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣਾਇ ਹਰਿ ਤੇਰੇ RAM ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲੱਗੈ ਗੁਰ ਪੈਰੇ RAM ਗੁਰ ਵਿਟਹੁ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰਿ ਹਰਿ ਨਾਮ ਚ ਤੇਰੇ RAM ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ ਜੋ ਸਾਧੂ ਸਤਗੁਰ ਦੇਖੈ RAM ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰਿ ਹਰਿ ਲੇਖੈ RAM ਤਿਸ ਜਾਣ ਕੇ ਭਗ ਨਿਤ ਪੂਜੀ ਹੈ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸੈ RAM ਨਾਨਕ ਤਿਨ ਵਿਟਹੁ ਵਾਰਿਆ ਮੇਰੀ ਜਿੰਦੜੀਏ ਹਰਿ ਸੁਣ ਹਰਿ ਨਾਮ ਮਨੇ ਸਹਿ ਰਾਮ ਤਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰਿ ਹਰਿ ਨਾਮ ਧਿਆਵੈ ਰਾਮ ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ ਨਿਤ ਹਰਿ ਹਰਿ ਹਰਿ ਜਸ ਗਾਵੈ ਰਾਮ ਵਣ ਤਰਨ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰਿ ਹਰਿ ਨਾਮ ਧਿਆਵੈ ਰਾਮ ਨਾਨਕ ਤੇ ਹਰਿ ਦਰ ਪੈ ਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੈ ਰਾਮ ਵਿਹਾਗੜਾ ਮਹੱਲਾ ਚੌਥਾ ਜਿਨ ਹਰਿ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ ਤੇ ਮਨ ਮੂੜ ਇਆਣੇ RAM ਜੋ ਮੋਹਿ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ ਸੇ ਅੰਤ ਗਏ ਪਛਤਾਣੇ RAM ਹਰ ਦਰਗਾ ਢੋਈ ਨਾ ਲਹਨ ਮੇਰੀ ਜਿੰਦੜੀਏ ਜੋ ਮਨ ਮੁਖ ਪਾਪ ਲੁਭਾਣੇ RAM ਜਨ ਨਾਨਕ ਗੁਰ ਮਿਲ ਉਬਰੇ ਮੇਰੀ ਜਿੰਦੜੀਏ ਹਰ ਜਪ ਹਰਿ ਨਾਮ ਸਮਾਣੇ RAM ਸਭ ਜਾਏ ਮਿਲੋ ਸਤਿਗੁਰੂ ਕਉ ਮੇਰੀ ਜਿੰਦੜੀਏ ਜੋ ਹਰਿ ਹਰ ਨਾਮ ਦਿੜਾਵੇ RAM ਹਰ ਜਪ ਦੇ ਢਿਲ ਨਾ ਕੀਜੀ ਮੇਰੀ ਜਿੰਦੜੀਏ ਮਤ ਕੇ ਜਾਪੈ ਸਾਹ ਆਵੇ ਕੇ ਨਾ ਆਵੇ RAM ਸਾ ਵੇਲਾ ਸੋ ਮੂਰਤ ਸਾ ਕੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ ਜਿਤ ਹਰ ਮੇਰਾ ਚਿਤ ਆਵੇ RAM ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਜਮ ਕੰਕਰ ਰੇੜ ਨਾ ਆਵੇ RAM ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀਏ ਸੋ ਡਰੈ ਜਿਨ ਪਾਪ ਕਮਾ ਤੇਰਾ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ ਤਿੰਨ ਜਨ ਸਭ ਡਰ ਸੁਟ ਘੱਤੇ ਰਾਮ ਹਰ ਨਿਰਪਉ ਨਾਮ ਪਤੀ ਦਿਆ ਮੇਰੀ ਜਿੰਦੜੀਏ ਸਭ ਝਖ ਮਾਰਨ ਦੁਸ਼ਟ ਕੋ ਰਾਮ ਗੁਰਪੂਰਾ ਗੁਰ ਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪੈਰੀ ਆਣ ਸਭ ਘੱਤੇ ਰਾਮ ਸੋ ਐਸਾ ਹਰ ਨਿਤ ਸੇਵਿਆ ਮੇਰੀ ਜਿੰਦੜੀਏ ਜੋ ਸਭ ਸਾਹਿਬ ਵੱਡਾ ਰਾਮ ਜਿਨੀ ਇੱਕ ਮਨ ਇੱਕ ਆਰਾਧਿਆ ਮੇਰੀ ਜਿੰਦੜੀਏ ਇਤਨਾ ਨਾਹੀ ਕਿਸੈ ਦੀ ਕਿਸ ਚੱਡਾ ਰਾਮ ਗੁਰ ਸੇਵਿਆ ਹਰ ਮਹਲ ਪਾਇਆ ਮੇਰੀ ਜਿੰਦੜੀਏ ਝਾਕ ਮਾਰਨ ਸਭ ਨਿੰਦਕ ਘੰਡਾ ਰਾਮ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਤੁਰ ਕੇ ਹਰ ਲਿਖ ਛੱਡਾ ਰਾਮ ਬਿਹਾਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਹਰਿ ਅੰਤਰ ਬਾਹਰਿ ਹੈ ਮੇਰੀ ਜਿੰਦੜੀਏ ਸਭ ਵੇਖੈ ਮਨ ਮੁਕਰਾਈਐ RAM ਮਨ ਮੁਖਾ ਨੂੰ ਹਰੀ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਤੀ ਘਾਲ ਗਵਾਈਐ RAM ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੜੀਏ ਹਰਿ ਹਾਜ਼ਰ ਨਦਰੀ ਆਈਐ RAM ਸੇ ਭਗਤ ਸੇ ਸੇਵਕ ਮੇਰੀ ਜਿੰਦੜੀਏ ਜੋ ਪ੍ਰਭ ਮੇਰੇ ਮਨ ਭਾਣੇ RAM ਸੇ ਹਰ ਦਰਗਾਹ ਆਇਆ ਮੇਰੀ ਜਿੰਦੜੀਏ ਐਨ ਸਾਜ ਸੁਮਾਣੇ RAM ਤਿਨ ਕੈ ਸੰਗ ਮਾਰੂ ਉਤਰੈ ਮੇਰੀ ਜਿੰਦੜੀਏ ਰੰਗ ਰਾਤੇ ਨਦਰ ਨੀਸਾਣੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀਏ ਮਿਲ ਸਾਧੂ ਸੰਗਿਆ ਘਾਣੇ ਰਾਮ ਹੇ ਰਸਨਾ ਜਬ ਗੋਵਿੰਦੋ ਮੇਰੀ ਜਿੰਦੜੀਏ ਜਪ ਹਰਿ ਹਰ ਤ੍ਰਿਸ਼ਨਾ ਜਾਏ ਰਾਮ ਜਿਸ ਦਇਆ ਕਰੇ ਮੇਰਾ ਭਾਰ ਮੇਰੀ ਜਿੰਦੜੀਏ ਤਿਸ ਮਨ ਨਾਮ ਵਸਾਏ ਰਾਮ ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀਏ ਸੋ ਹਰ ਧਨ ਨਿਧਿ ਪਾਏ ਰਾਮ ਵਡ ਭਾਗੀ ਸੰਗਤ ਮਿਲੈ ਮੇਰੀ ਜਿੰਦੜੀਏ ਨਾਨਕ ਹਰ ਗੁਣ ਗਾਏ RAM ਥਾਨ ਥਨ ਅੰਤਰ ਰਵ ਰਹਾ ਮੇਰੀ ਜਿੰਦੜੀਏ ਪਾਰ ਬ੍ਰਹਮ ਪ੍ਰਭ ਦਾਤਾ RAM ਤਾਕਾ ਅੰਤ ਨ ਪਾਈਐ ਮੇਰੀ ਜਿੰਦੜੀਏ ਪੂਰਨ ਪੁਰਖ ਵਿਦਾਤਾ RAM ਸਰਬ ਦੀਆ ਪ੍ਰਤਪਾਲ ਦਾ ਮੇਰੀ ਜਿੰਦੜੀਏ ਜੋ ਬਾਲਕ ਪਿਤ ਮਾਤਾ RAM ਸਹਸ ਸਿਆਣ ਨਾ ਮਿਲੈ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ RAM ਛੱਕਾ 1 ਬਿਹਾਗੜਾ ਮਹੱਲਾ ਪੰਜਵਾ ਛੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਕਾ ਏਕ ਅਚੰਭਵ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਏ RAM ਹਰ ਰੰਗ ਖਾੜਾ ਪਾਏ ਹੁਣ ਮੇਰੇ ਲਾਲ ਜੀਓ ਆਵਣ ਜਾਣ ਸੁਭਾਏ RAM ਆਵਣ ਤਾਂ ਜਾਣਾ ਤਿਨੈ ਕੀਆ ਜਿਨ ਮੇਦਨ ਸਿਰਜਿਆ ਇਕ ਨਾਮ ਏਲ ਸਤਿਗੁਰ ਮਾਲ ਬੁਲਾਏ ਇਕ ਭਰਮ ਭੂਲੇ ਫਿਰਦਿਆ ਅੰਤ ਤੇਰਾ ਤੂੰ ਹੈ ਜਾਣ ਹੈ ਤੂੰ ਸਭ ਮਹਿ ਰਿਆ ਸਮਾਏ ਸਚ ਕਹਿ ਨਾਨਕ ਸੁਣੋ ਸੰਤੋ ਹਰਿ ਵਰਤੈ ਧਰਮ ਨਿਆਏ ਆਵੋ ਮਿਲੋ ਸਹੇਲਿਓ ਮੇਰੇ ਲਾਲ ਜੀਓ ਹਰਿ ਹਰਿ ਨਾਮ ਰਾਦੇ RAM ਕਰ ਸੇਵਾ ਪੂਰਾ ਸਤਿਗੁਰੂ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਧੇ RAM ਮਾਰਗ ਵਿਖੜਾ ਸਾਜ ਗੁਰਮੁਖੇ ਹਰ ਦਰਗਾ ਸੋਭਾ ਯੈ ਜਿਨ ਕੋ ਵਿਧਾਤਾ ਤੁਰੋ ਲਿਖਿਆ ਤਿੰਨਾ ਰਹਿਣ ਦੇ ਨੂੰ ਲਿਵ ਲਾਈਐ ਹਉ ਮੈਂ ਮਮਤਾ ਮੋਹ ਛੁਟਾ ਜਾ ਸੰਗ ਮਿਲਿਆ ਸਾਧੇ ਜਨ ਕਹੈ ਨਾਨਕ ਮੁਕਤ ਹੋਵਾ ਹਰਿ ਹਰਿ ਨਾਮ ਰਾਧੇ ਕਰ ਜੋੜਿਓ ਸੰਤ ਇਕਤਰ ਹੋਏ ਮੇਰੇ ਲਾਲ ਜੀਓ ਅਵਿਨਾਸੀ ਪੁਰਖ ਪੂਜੇ ਹਾਰਾਮ ਬਹੁ ਵਿਦ ਪੂਜਾ ਖੋਜੀਆ ਮੇਰੇ ਲਾਲ ਜੀਓ ਇਹੋ ਮਨ ਤਨ ਸਭ ਅਰਪੇ ਹਾਰਾਮ ਮਨ ਤਨ ਧਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੇ ਜਿਸ ਹੋਏ ਕਿਰਪਾਲ ਦਇਆਲ ਸੁਆਮੀ ਸੋ ਪ੍ਰਭ ਅੰਕ ਸਮਾਵੇ ਭਾਗ ਮਸਤਕ ਹੋਏ ਜਿਸ ਕਹੈ ਤਿਸ ਗੁਰ ਨਾਲ ਸਨੇਹਾ ਜਨ ਕਹੈ ਨਾਨਕ ਮਿਲ ਸਾਧ ਸੰਗਤੀ ਹਰਿ ਹਰਿ ਨਾਮ ਪੂਜੇਹਾ ਦਾਹ ਦਿਸ ਖੋਜ ਧਾਮ ਫਿਰੇ ਮੇਰੇ ਲਾਲ ਜੀਓ ਹਰਿ ਪਾਇੜਾ ਘਰ ਆਏ RAM ਹਰਿ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮਹਿ ਰਹਾ ਸਮਾਏ RAM ਸਰਬੇ ਸਮਾਣਾ ਆਪ ਸੁਆਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅਧੇਰਾ ਦੂਖ ਨਾਠਾ ਅਮਿਓ ਹਰਿ ਰਸ ਚੋਇਆ ਜਹਾ ਦੇਖਾ ਤਹਾ ਸੁਆਮੀ ਪਾਰ ਬ੍ਰਹਮ ਸਭ ਠਾਏ ਜਨ ਕਹੈ ਨਾਨਕ ਸਤਿਗੁਰ ਮਿਲਾਇਆ ਹਰ ਪਾਇੜਾ ਘਰ ਆਏ ਰਾਗ ਵਿਹਾਗੜਾ ਮਹੱਲਾ ਪੰਜਵਾ ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰਪਾਰਾ RAM ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣਿਆ ਨੈਣ ਤਰਸਨ ਦਰਸ ਪਰਸਨ ਨਹਾ ਨੀਦ ਰਹਿਣ ਵਿਹਾਣਿਆ ਗਿਆਨ ਅੰਜਨ ਨਾਮ ਵਿੰਜਨ ਪੈ ਸਗਲ ਗਾਰਾ ਨਾਨਕ ਪੈ ਅੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਲਾਖ ਉਲਾਹਨੇ ਮੋਹਿ ਹਰ ਜਬ ਲਗ ਨਾ ਮਿਲੈ ਰਾਮ ਮਿਲਨ ਕਉ ਕਰੋ ਉਪਾਵ ਕਿਛ ਹਮਾਰਾ ਨਾ ਚੱਲੈ ਰਾਮ ਚਲ ਚਿਤ ਬਿਤ ਅਨਿਤ ਪ੍ਰਿਆ ਬਿਨੋ ਕਵਨ ਵਿਧੀ ਨਾ ਧੀਜੀਐ ਖਾਨ ਪਾਨ ਸਿਗਾਰ ਮਿੱਥੇ ਹਰ ਕੰਤ ਬਿਨ ਕਿਉ ਜੀਜੀਐ ਆਸਾ ਪਿਆਸੀ ਰਹਿਣ ਦਿਨਿਰ ਰਹਿ ਨਾ ਸਕੀਐ ਇਕ ਤਿਲੈ ਨਾਨਕ ਪੈ ਅੰਪੈ ਸੰਤ ਦਾਸੀ ਤਉ ਪ੍ਰਸਾਦ ਮੇਰਾ ਪਿਰ ਮਿਲੈ ਸੇ ਦੇਖ ਪ੍ਰਿਉ ਸੰਗੇ ਦਰਸ਼ਨਾ ਪਾਈਐ RAM ਆਵਗਨ ਮੋਹਿ ਅਨੇਕ ਕਤ ਮਹਰ ਬੁਲਾਇਐ RAM ਨਿਰਗੁਣ ਨਿਮਾਣੀ ਅਨਾਥ ਬਿਨ ਵਹਿ ਮਿਲਹੁ ਪ੍ਰਭ ਕਿਰਪਾ ਨਿਦੇ ਪ੍ਰਮ ਭੀਤ ਕੋਈਐ ਸਾਈ ਸੋਈਐ ਪ੍ਰਭ ਪਲਕ ਪੇਖ ਨਵ ਨਿਦੇ ਗ੍ਰਹਿ ਲਾਰ ਆਵੈ ਮਾਲ ਪਾਵੈ ਮਿਲ ਸੰਗ ਮੰਗਲ ਗਾਈਐ ਨਾਨਕ ਪੈ ਅੰਪੈ ਸੰਤ ਸਰਣੀ ਮੋਹਿ ਦਰਸ ਦਿਖਾਈਐ ਸੰਤਨ ਕੈ ਪ੍ਰਸਾਦੀ ਹਰਿ ਹਰਿ ਪਾਇਆ ਰਾਮ ਇਛ ਬੁਨੀ ਮਨ ਸਾਤੇ ਤਪਤ ਬੁਝਾਇਆ ਰਾਮ ਸਫਲਾ ਸੋ ਦਿਨਸ ਰਹਿਣੇ ਸੁਹਾਵੀ ਅੰਤ ਮੰਗਲ ਰਸ ਕਨਾ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਕਮਨ ਰਸਨਾ ਗੁਣ ਭਲਾ ਭ੍ਰਮ ਲੋਭ ਮੋਹ ਵਿਕਾਰ ਥਾਕੇ ਮਿਲ ਸਖੀ ਮੰਗਲ ਗਾਇਆ ਨਾਨਕ ਪੈ ਅੰਪੈ ਸੰਤ ਜੰਪੈ ਜਿਨ ਹਾਰੀ ਹਰ ਸੰਜੋਗ ਮਿਲਾਇਆ ਵਿਹਾਗੜਾ ਮਹੱਲਾ ਪੰਜਵਾ ਕਰ ਕਿਰਪਾ ਗੁਰ ਭਾਰ ਬ੍ਰਹਮ ਪੂਰੇ ਆਨੰਦਨ ਨਾਮ ਬਖਾਣਾ RAM ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੈ ਤੇਰਾ ਭਾਣਾ RAM ਕਰ ਦਇਆ ਮਾਇਆ ਗੋਵਾਲ ਗੋਬਿੰਦ ਕੋਏ ਨਾਹੀ ਤੁਜ ਬਿਨਾ ਸਮਰੱਥ ਅਗਥ ਅਪਾਰ ਪੂਰਨ ਜੀਉ ਤਨ ਧਨ ਤੁਮਨਾ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ਬਿਨਵੰਤ ਨਾਨਕ ਸਰਣ ਤੇਰੀ ਰਖ ਹੋ ਆਵਣ ਜਾਣਾ ਸਾਧਾ ਸਰਣੀ ਪਾਈਐ ਹਰ ਜੀਉ ਗੁਣ ਗਾਵਾ ਹਰਿ ਨੀਤਾ ਰਾਮ ਧੂਰ ਭਗਤਨ ਕੀ ਮਨ ਤਨ ਲਗਾਓ ਹਰ ਜੀਉ ਸਭ ਪਤ ਪੁਨੀਤਾ ਰਾਮ ਪਤਿਤਾ ਪੁਨੀਤਾ ਹੋਏ ਤਿਨ ਸੰਗ ਜਿਨ ਵਿਧਾਤਾ ਪਾਇਆ ਨਾਮ ਰਾਤੇ ਜੀਏ ਦਾਤੇ ਨਿਤ ਦੇਹ ਚੜਹਿ ਸਵਾਇਆ ਰਿਧ ਸਿਧ ਨਵ ਨਿਧਾਰ ਜਪਿ ਜਿਨੀ ਆਤਮ ਜੀਤਾ ਬਿਨਵੰਤ ਨਾਨਕ ਵਡ ਭਾਗ ਹੈ ਸਾਧ ਸਾਧ ਸਾਜਨ ਮੀਤਾ ਜਿਨੀ ਸਚ ਬਣੰਜਿਆ ਹਰ ਜਿਓ ਸੇ ਪੂਰੇ ਸਾਹਾਰਾਮ ਬਹੁਤ ਖਜ਼ਾਨਾ ਤਿਨ ਪਹਿ ਹਰ ਜਿਓ ਹਰ ਕੀਰਤਨ ਲਾਹਾਰਾਮ ਕਾਮ ਕ੍ਰੋਧ ਨਾ ਲੋਭ ਵਿਆਪੈ ਜੋ ਜਨ ਪ੍ਰਭ ਸਿਉ ਰਾਤਿਆ ਏਕ ਜਨ ਹੈ ਏਕ ਮਨ ਹੈ RAM ਕਹਿ ਰੰਗ ਮਾਤਿਆ ਲਗ ਸੰਤ ਚਰਣੀ ਪੜੇ ਸਰਨੀ ਮਨ ਤੇ ਨਾਉ ਮਾਹਾ ਬਿਨਵੰਤ ਨਾਨਕ ਜਿਨ ਨਾਮ ਪੱਲੈ ਸੇਈ ਸੱਚੇ ਸਾਹਾ ਨਾਨਕ ਸੋਈ ਸਿਮਰਿਐ ਹਰ ਜੀਓ ਜਾ ਕੀ ਕਲ ਧਾਰੀ RAM ਗੁਰਮੁਖ ਮਨਹੁ ਨਾ ਵੀਸਰੈ ਹਰ ਜੀਓ ਕਰਤਾ ਪੁਰਖ ਮੁਰਾਰੀ RAM ਦੂਖ ਰੋਗ ਨਾ ਭਉ ਵਿਆਪੈ ਜਿਨੀ ਹਰਿ ਹਰਿ ਧਿਆਇਆ ਸੰਤ ਪ੍ਰਸਾਦ ਤਰੇ ਭਵਜਲ ਪੂਰਵ ਲਿਖਿਆ ਪਾਇਆ ਵੱਜੀ ਵਧਾਈ ਮਨ ਸਾਤ ਆਈ ਮਿਲਿਆ ਪੁਰਖ ਆਪਾਰੀ ਬਿਨਵੰਤ ਨਾਨਕ ਸਿਮਰ ਹਰਿ ਕਰੇ ਇਛ ਪੁੰਨੀ ਹਮਾਰੀ ਬਿਹਾਗੜਾ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਨਾਮ ਗੁਰ ਪ੍ਰਸਾਦਿ ਵਸ ਸੁਖ ਨੜੀਏ ਪ੍ਰੇਮ ਲੱਗਾ ਘਟ ਦੁਖ ਨੀਦੜੀਏ ਪਰਸੋ ਸਦਾ ਪੱਗਾ ਭਗਤ ਹੂਰ ਬਾਛਾ ਸਦਾ ਜਾਚਾ ਨਾਮ ਰਸ ਬਹਿ ਰਾਗਨੀ ਪ੍ਰੈ ਰੰਗ ਰਾਤੀ ਸਾਜ ਮਾਤੀ ਮਹਾ ਦੁਰਮਤ ਤਿਆਗਨੀ ਗੈ ਪੁਜਾ ਲੀਨੀ ਪ੍ਰੇਮ ਪੀਨੀ ਮਿਲਨ ਪ੍ਰੀਤੋਂ ਸਚ ਮੱਗਾ ਬਿਨਵੰਤ ਨਾਨਕ ਧਾਰ ਕਿਰਪਾ ਰਹੋ ਚਰਣਾ ਸੰਗ ਲੱਗਾ ਮੇਰੀ ਸਹੀ ਸਹੇਲੜਿਓ ਪ੍ਰਭ ਕੈ ਚਰਨ ਲੱਗਾ ਮਨ ਪ੍ਰਿਆ ਪ੍ਰੇਮ ਕਣਾ ਹਰ ਕੀ ਭਗਤ ਮੰਗਾ ਹਰਿ ਭਗਤ ਪਾਈਐ ਪ੍ਰਭ ਧਿਆਈਐ ਜਾਏ ਮਿਲਿਐ ਹਰ ਜਨਾ ਮਾਨ ਮੋਹ ਵਿਕਾਰ ਤਜਿਐ ਅਰਪ ਤਨ ਤਨ ਇਹੋ ਮਨਾ ਵੱਡ ਪੁਰਖ ਪੂਰਨ ਗੁਣ ਸੰਪੂਰਨ ਪ੍ਰੰਭੀਤ ਹਰ ਹਰ ਮਿਲ ਭਗਾ ਬਿਨਵੰਤ ਨਾਨਕ ਸੁਣ ਮੰਤਰ ਸਖੀਏ ਹਰਿ ਨਾਮ ਨਿਤ ਨਿਤ ਨਿਤ ਜਪਾ ਹਰਿ ਨਾਰ ਸੁਹਾਗਣੇ ਸਭ ਰੰਗ ਮਾਣੇ ਰਾਣ ਨਾ ਬੈਸੀ ਪ੍ਰਭ ਪੁਰਖ ਚਿਰਾਣੇ ਨਾ ਦੁਖ ਪਾਵੈ ਪ੍ਰਭ ਤੇ ਆਵੈ ਧਨ ਤੇ ਵੱਡ ਭਾਗਿਆ ਸੁਖ ਸਾਜ ਸੋਵੈ ਖਿਲ ਵੇਖੋਵੈ ਨਾਮ ਰਸ ਰੰਗ ਜਾਗਿਆ ਮਿਲ ਪ੍ਰੇਮ ਰਹਿਣਾ ਹਰਿ ਨਾਮ ਗਹਣਾ ਪ੍ਰਿਆ ਬਚਨ ਮੀਠੇ ਭਾਣੇ ਬਿਨਵੰਤ ਨਾਨਕ ਮਨ ਇਛ ਪਾਈ ਹਰ ਮਿਲੇ ਪੁਰਖ ਚਰਾਣੇ ਤਿਤ ਗ੍ਰਹਿ ਸੋਹਿਲੜੇ ਕੋੜ ਆਨੰਦਾ ਮਨ ਤਨ ਰਾਵ ਰਹਾ ਪ੍ਰਭ ਪਰਮਾਨੰਦਾ ਹਰਿ ਕੰਤ ਅਨੰਤ ਦਇਆਲ ਸ੍ਰੀ ਧਰ ਗੋਬਿੰਦ ਪਤਿ ਉਧਾਰਨੋ ਪ੍ਰਭ ਕਿਰਪਾ ਧਾਰੀ ਹਰ ਮੁਰਾਰੀ ਭੈ ਸਿੰਧ ਸਾਗਰ ਤਾਰਨੋ ਜੋ ਸਰਣ ਆਵੈ ਤਿਸ ਕੰਠ ਲਾਵੈ ਇਹੋ ਬਿਰਧ ਸੁਆਮੀ ਸੰਦਾ ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਕੇਲ ਕਰਨ ਦਾ ਬਿਹਾਗੜਾ ਮਹੱਲਾ ਪੰਜਵਾਂ ਹਰ ਚਰਨ ਸਰੋਵਰ ਤਹ ਕਰੋ ਨਿਵਾਸ ਮਨਾਲ ਕਰ ਮੱਜਨ ਹਰ ਸਰੇ ਸਭ ਕਿਲਵਿਕ ਨਾਸ ਮਨਾਲ ਕਰ ਸਦਾ ਮੱਜਨ ਗੋਵਿੰਦ ਸੱਜਣ ਦੁਖ ਹਨੇਰਾ ਨਾਸੇ ਜਨਮ ਮਰਨ ਨਾ ਹੋਏ ਤਿਸ ਕੋ ਕਟੈ ਜਮ ਕੇ ਫਾਸੇ ਮਿਲ ਸਾਧ ਸੰਗੇ ਨਾਮ ਰੰਗੇ ਤਹਾ ਪੂਰਨ ਆਸੋ ਬਿਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਤਹ ਅਨੰਦ ਬਿਨੋ ਸਦਾ ਅਨਹਦ ਚੁਣਕਾਰੋ RAM ਮਿਲ ਗਾਵੈ ਸੰਤ ਜਨਾ ਪ੍ਰਭ ਕਾ ਜੈਕਾਰੋ RAM ਮਿਲ ਸੰਤ ਗਾਵੈ ਖਸਮ ਪਾਵੈ ਹਰ ਪ੍ਰੇਮ ਰਸ ਰੰਗ ਭਿੰਨੀਆ ਹਰ ਲਾਭ ਪਾਇਆ ਆਪ ਮਿਟਾਇਆ ਮਿਲੇ ਜੀਵ ਛੁੰਨਿਆ ਗਹਿ ਪੂਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੋ ਬਿਨਵੰਤ ਨਾਨਕ ਸਦਾ ਨਿਰਮਲ ਸਚ ਸ਼ਬਦ ਰੋਣ ਚੁਣਕਾਰੋ ਸੁਣ ਬਟ ਭਾਗਿਆ ਹਰ ਅੰਮ੍ਰਿਤ ਬਾਣੀ RAM ਜਿਨ ਕੋ ਕਰਮ ਲਿਖੀ ਤਿਸ ਹਿਰਦੈ ਸਮਾਣੀ RAM ਅਕਥ ਕਹਾਣੀ ਤਿਨੀ ਜਾਣੇ ਜਿਸ ਆਪ ਪ੍ਰਭ ਕਿਰਪਾ ਕਰੇ ਅਮਰਥੀਆ ਫਿਰ ਨਾ ਮੂਆ ਕਲ ਕਲੇਸਾ ਦੁਖ ਹਰੇ ਹਰਿ ਸਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਬਿਨਵੰਤ ਨਾਨਕ ਸਲਾ ਗਾਇਐ ਪਵਿੱਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਭਏ ਕਿਛ ਕਹਣ ਨਾ ਜਾਈ RAM ਜਿਸ ਤੇ ਉਪਜੈੜਾ ਤਿੰਦਿਆ ਸਮਾਈ RAM ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ ਜਲ ਥਲ ਮਈਲ ਏਕ ਰਵਿਆ ਨਾ ਦੂਜਾ ਦ੍ਰਿਸ਼ਟਾਇਆ ਬਾਣ ਤ੍ਰਿਣ ਤ੍ਰਿਪਵਨ ਪੂਰ ਪੂਰਨ ਕੀਮਤ ਕਹਣ ਨਾ ਜਾਈ ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ ਬਿਹਾਗੜਾ ਮਹੱਲਾ ਪੰਜਵਾ ਖੋਜ ਸੰਤ ਫਿਰੈ ਪ੍ਰਭ ਪ੍ਰਾਨ ਆਧਾਰੇ RAM ਤਾਣ ਤਨ ਖੀਨ ਪਿਆ ਬਿਨ ਮਿਲਤ ਪਿਆਰੇ RAM ਪ੍ਰਭ ਮਿਲੋ ਪਿਆਰੇ ਮਇਆ ਤਾਰੇ ਕਰ ਦਇਆ ਲੜ ਲਾਏ ਲੀਜੀਐ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਪੇਖੇ ਦੀਜੀਐ ਸਮਰੱਥ ਪੂਰਨ ਸਦਾ ਨਿਹਚਲ ਊਚ ਅਗਮਿਆ ਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਨ ਪਿਆਰੇ ਜਪ ਤਪ ਵਰਤ ਕੀਨੇ ਪੇਖਨ ਕੋ ਚਰਨਾ ਰਾਮ ਤਪਤ ਨਾ ਕਥੈ ਬੁਝੈ ਬਿਨ ਸੁਆਮੀ ਸਰਨਾ ਰਾਮ ਪ੍ਰਭ ਸਰਨ ਤੇਰੀ ਕਾਟ ਮੇਰੀ ਸੰਸਾਰ ਸਾਗਰ ਤਾਰਿਐ ਅਨਾਥ ਨਿਰਗੁਣ ਕਛ ਨਾ ਜਾਣਾ ਮੇਰਾ ਗੁਣ ਔਗਣ ਨਾ ਵਿਚਾਰਿਐ ਦੀਨ ਦਇਆਲ ਗੋਪਾਲ ਪ੍ਰੀਤਮ ਸਮਰੱਥ ਕਾਰਨ ਕਰਨਾ ਨਾਨਕ ਚਾਤ੍ਰਿਕ ਹਰ ਬੂੰਦ ਮਾਗੈ ਜਪ ਜੀਵਾ ਹਰ ਹਰ ਚਰਣਾ ਅਵਿਆ ਸਰੋਵਰੋ ਪੀਓ ਹਰ ਹਰ ਨਾਮਾ ਰਾਮ ਸੰਤਾ ਸੰਗ ਮਿਲੈ ਜਪ ਪੂਰਨ ਕਾਮਾ ਰਾਮ ਸਭ ਕਾਮ ਪੂਰਨ ਦੁਖ ਵਿਦੀਰਨ ਹਰ ਨਿਮਕ ਮਨੋ ਨਾ ਬੀਸਰੈ ਆਨੰਦ ਆਨੰਦਨ ਸਦਾ ਸਾਚਾ ਸਰਬ ਗੁਣ ਜਗਦੀਸਰੈ ਅਗਣਤ ਊਚਾ ਪਾਰ ਠਾਕੁਰ ਅਗਮ ਜਾ ਕੋ ਧਾਮਾ ਬਿਨਵੰਤ ਨਾਨਕ ਮੇਰੀ ਇਛ ਪੂਰਨ ਮਿਲੇ ਸ੍ਰੀ ਰੰਗ ਰਾਮਾ ਕਈ ਕੋਟਿਕ ਜਗ ਫਲਾ ਸੁਣ ਗਾਵਨ ਹਾਰੇ RAM ਹਰਿ ਹਰਿ ਨਾਮ ਜਪਤ ਕੁਲ ਸਗਲੇ ਤਾਰੇ RAM ਹਰਿ ਨਾਮ ਜਪਤ ਸੋ ਹੰਤ ਪ੍ਰਾਣੀ ਤਾ ਕੀ ਮਹਿਮਾ ਕਿਤ ਗਨਾ ਹਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦ ਮਨਾ ਸੁਭ ਦਿਵਸ ਆਏ ਗਹਿ ਕੰਠ ਲਾਏ ਪ੍ਰਭ ਊਚ ਅਗਮਿਆ ਪਾਰੇ ਬਿਨਵੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਅਤਿ ਪਿਆਰੇ ਬਿਹਾਗੜਾ ਮਹੱਲਾ ਪੰਜਵਾ ਛੰਤ ਅਨਕਾਏ ਰਾਤੜਿਆ ਵਾਟ ਦਹੇਲੀ RAM ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ RAM ਕੋਈ ਨਾ ਮੇਲੀ ਹੋਏ ਤੇਰਾ ਸਦਾ ਪਛੋਤਾਵੇ ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦਹੁ ਸੇ ਦੇਹ ਆਵੇ ਧਰ ਵਰ ਵਿਛੁੰਨੇ ਨਾ ਪਾਤ ਜੁੜਤੇ ਜਮ ਮਗ ਗਉਨ ਇਕੇਲੀ ਬਿਨ ਮੰਗ ਨਾਨਕ ਬਿਨ ਨਾਮ ਹਰਿ ਕੇ ਸਦਾ ਫਿਰਤ ਤਹੇਲੀ ਤੂੰ ਬਲਵੰਚ ਲੂਕ ਕਰਹਿ ਸਭ ਜਾਣੈ ਜਾਣੀ RAM ਲੇਖਾ ਧਰਮ ਪਿਆ ਤਿਲ ਪੀੜੇ ਕਾਣੀ RAM ਕਿਰਤ ਕਮਾਣੇ ਦੁਖ ਸਹੁ ਪ੍ਰਾਣੀ ਅਨਕ ਜੋਨ ਪਰਮਾਇਆ ਮਹਾ ਮੋਹਨੀ ਸੰਗ ਰਾਤਾ ਰਤਨ ਜਨਮ ਗਵਾਇਆ ਇਕਸ ਹਰ ਕੇ ਨਾਮ ਬਾਝੋ ਆਨ ਕਾਜ ਸਿਆਣੀ ਬਿਨਵੰਤ ਨਾਨਕ ਲੇਖ ਲਿਖਿਆ ਭਰਮ ਮੋਹੇ ਲੁਭਾਣੀ ਬੀਚ ਨਾ ਕੋਈ ਕਰੇ ਅਕ੍ਰਿਤ ਕਾਣ ਵਿਛੜ ਪਿਆ ਆਏ ਖਰੇ ਕਠਿਨ ਜਮ ਕੰਕਰ ਪਕੜ ਲਿਆ ਪਕੜੇ ਚਲਾਇਆ ਆਪਣਾ ਕਮਾਇਆ ਮਹਾ ਮੋਹਨੀ ਰਾਤਿਆ ਗੁਣ ਗੋਬਿੰਦ ਗੁਰਮੁਖ ਨਾ ਜਪਿਆ ਤਪਤ ਥਮ ਗਰ ਲਾਤਿਆ ਕਾਮ ਕ੍ਰੋਧ ਅਹੰਕਾਰ ਮੂਠਾ ਖੋਏ ਗਿਆਨ ਪਛਤਾਪਿਆ ਬਿਨ ਮੰਤ ਨਾਨਕ ਸੰਜੋਗ ਊਲਾ ਹਰ ਜਾਪ ਰਸਨ ਨਾ ਜਾਪਿਆ ਤੁਜ ਬਿਨ ਕੋ ਨਾਹੀ ਪ੍ਰਭ ਰਾਖਨ ਹਾਰਾ RAM ਪਤਿਤ ਉਧਾਰਨ ਹਰਿ ਬਿਰਦ ਤੁਮਾਰਾ RAM ਪਤਿਤ ਉਧਾਰਨ ਸਰਨ ਸੁਆਮੀ ਕਿਰਪਾ ਨਿਧ ਦਇਆਲਾ ਅੰਧ ਕੂਪ ਤੇ ਉਧਾਰ ਕਰਤੇ ਸਗਲ ਘਾਟ ਪ੍ਰਤਿਪਾਲਾ ਸਰਨ ਤੇਰੀ ਕਟ ਮਹਾ ਬੇੜੀ ਇਕ ਨਾਮ ਦੇ ਆਧਾਰਾ ਬਿਨਵੰਤ ਨਾਨਕ ਕਰ ਦੇ ਰਾਖਾ ਗੋਬਿੰਦ ਦੀਨ ਦਇਆਰਾ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ RAM ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ RAM ਸੁਖ ਸਾਜ ਆਨੰਦ ਬਿਨੋਦ ਸਾਧੀ ਗੁਣ ਗੋਪਾਲ ਨਿਤ ਗਾਈਐ ਭਾਈ ਸਾਧ ਸੰਗੇ ਮਿਲੇ ਰੰਗੇ ਬਹੁਰ ਜੂਨ ਨਾ ਧਾਈਐ ਗਹਿ ਕੰਠ ਲਾਏ ਸਾਹ ਸੁਭਾਏ ਆਦ ਅੰਕੁਰ ਆਇਆ ਮੰਤ ਨਾਨਕ ਆਪ ਮਿਲਿਆ ਬੋੜ ਕਤੂ ਨਾ ਜਾਇਆ ਵਿਹਾਗੜਾ ਮਹੱਲਾ ਪੰਜਵਾ ਛੰਤ ਸੁਨੋ ਬੇਨੰਤਿਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਪੀ ਤੇਰੇ ਚੇਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਲ ਕਲੇਸਾ ਪੰਜਨਾ ਸ਼ਰਨ ਤੇਰੀ ਰਖ ਲੇਹੋ ਮੇਰੀ ਸਰਬ ਮੈ ਨਿਰੰਜਨਾ ਸੁਣਤ ਪੇਖਤ ਸੰਗ ਸਭ ਕੈ ਪ੍ਰਭ ਨੇਰ ਹੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੇਹੋ ਘਰ ਕੇ ਚੇਰੇ ਤੂੰ ਸਮਰਾਤ ਸਦਾ ਹਮ ਦੀਨ ਪੇਖਾਰੀ RAM ਮਾਇਆ ਮੋਹ ਮਗਨ ਕੱਢ ਲੇ ਹੋ ਮੁਰਾਰੀ RAM ਲੋਭ ਮੋਹ ਵਿਕਾਰ ਬਾਧਿਓ ਅਨਕ ਦੋਖ ਕੁਮਾਵਨੇ ਅਲਿਪਤ ਬੰਧਨ ਰਾਤ ਕਰਤਾ ਕੀਆ ਆਪਣਾ ਪਾਵਨੇ ਕਾਰੇ ਅਨੁਗ੍ਰਹ ਪਦਿਤ ਪਾਵਨ ਬੋ ਜੋਨ ਭ੍ਰਮ ਤੇ ਹਾਰੀ ਬਿਨਵੰਤ ਨਾਨਕ ਦਾਸ ਹਰਿ ਕਾ ਪ੍ਰਭ ਜੀਵ ਪ੍ਰਾਨ ਆਧਾਰੀ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ RAM ਪਾਲੈ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ RAM ਅਗਾਧ ਬੋਧ ਅਪਾਰ ਕਰਤੇ ਮੋਹਿ ਨੀਚ ਕਛੂ ਨਾ ਜਾਣਾ ਰਤਨ ਤਿਆਗ ਸੰਗ੍ਰਹਨ ਕੌਡੀ ਪਸ਼ੂ ਨੀਚ ਆਨਾ ਤਿਆਗ ਚਲਦੀ ਮਹਾ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਮਰੱਥ ਸੁਆਮੀ ਪੈਜ ਰਾਖਉ ਮੋਰੀ ਜਾਤੇ ਵਿਛੜਿਆ ਤਿਨੇ ਆਪ ਮਿਲਾਇਆ RAM ਸਾਧੂ ਸੰਗ ਮੇ ਹਰਿ ਗੁਣ ਗਾਇਆ RAM ਗੁਣ ਗਾਏ ਗੋਵਿੰਦ ਸਦਾ ਨੀਕੇ ਕਲਿਆਣ ਮੈਂ ਪ੍ਰਗਟ ਭਏ ਸੇਜਾ ਸੁਹਾਵੀ ਸੰਗ ਪ੍ਰਭ ਕੈ ਆਪਣੇ ਪ੍ਰਭ ਕਰ ਲਏ ਛੋੜ ਚਿੰਤ ਅਚਿੰਤ ਹੋਏ ਬਹੁੜ ਦੁਖ ਨਾ ਪਾਇਆ ਨਾਨਕ ਦਰਸ਼ਨ ਭੇਖ ਜੀਵੇ ਗੋਵਿੰਦ ਗੁਣ ਨਿਧ ਗਾਇਆ ਬਿਹਾਗੜਾ ਮਹੱਲਾ ਪੰਜਵਾ ਛੰਤ ਬੋਲ ਸੋ ਧਰਮੀੜਿਆ ਮੋਨ ਕਤ ਧਾਰੀ RAM ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਵਹਾਰੀ RAM ਸੰਗ ਤੇਰਾ ਕਛ ਨਾ ਚਾਲੈ ਬਿਨਾ ਗੋਵਿੰਦ ਨਾਮਾ ਦੇਸ ਵੇਸ ਸਵਰਨ ਰੂਪਾ ਸਗਲ ਊਣੇ ਕਾਮਾ ਪੁੱਤਰ ਕਲਤਰ ਨਾ ਸੰਗ ਸੋਭਾ ਹਸਤ ਕੋਰ ਵਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂੰ ਨੀਂਦ ਭਰੇ ਜਾਗਤ ਕਤ ਨਾਹੀ RAM ਮਾਇਆ ਝੂਠ ਰੁਦਨ ਕੇਤੇ ਬਿਲ ਲਾਹੀ RAM ਮਿਲ ਲਾਹੇ ਖੇਤੇ ਮਹਾ ਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਸਾਹਸ ਸਿਆਣ ਕੋ ਪਾਪ ਥਾਕੇ ਜਹ ਭਾਵਤ ਤਹ ਜਾਹੀ ਆਦਿ ਅੰਤੇ ਮਦ ਪੂਰਨ ਸਰਬਤਰ ਘਟ ਘੜ ਆਹੀ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਾਤੀ ਸੇਤੀ ਘਰ ਜਾਹੀ ਨਰਪਤ ਜਾਣ ਗ੍ਰਹਿਓ ਸੇਵਕ ਸਿਆਣੇ RAM ਸਰ ਪਰ ਵਿਛੜਨਾ ਮੋਹੇ ਪਛਤਾਣੇ RAM ਹਰ ਚੰਦੌਰੀ ਦੇ ਗੁਲਾ ਕਹਾ ਅਸਥਿਤ ਪਾਈਐ ਬਿਨ ਨਾਮ ਹਰ ਕੇ ਆਣ ਰਚਨਾ ਅਹਲਾ ਜਨਮ ਗਵਾਈਐ ਹਉ ਹਉ ਕਰਤਨਾ ਨਾ ਤ੍ਰਿਸ਼ਨ ਬੂਜੈ ਨਾ ਕਾਮ ਪੂਰਨ ਗਿਆਨੇ ਮੈਨੂੰ ਮਨ ਤੇ ਨਾਨਕ ਬਿਨ ਨਾਮ ਹਰ ਕੇ ਕੀਤਿਆ ਪਛਤਾਨੇ ਧਾਰ ਅਨੁਗ੍ਰਹ ਆਪਣਾ ਕਰ ਦੀਨਾ RAM ਪੂਜਾ ਗਹਿ ਕਾਢ ਲਿਓ ਸਾਧੂ ਸੰਗ ਦੀਨਾ RAM ਸਾਧ ਸੰਗਮ ਹਰਿ ਆਰਾਧੇ ਸਗਲ ਕਾਲ ਮਲ ਦੁਖ ਜਲੇ ਮਹਾ ਧਰਮ ਸੋ ਦਾਨ ਕਿਰਿਆ ਸੰਗ ਤੇਰਾ ਸੇ ਚੱਲੇ ਰਸਨਾ ਅਰਾਧਾ ਏਕ ਸੁਆਮੀ ਹਰਿ ਨਾਮ ਮਨ ਤਨ ਭੀਨਾ ਨਾਨਕ ਨੂੰ ਹਰ ਮਿਲਾਏ ਸੋ ਸਰਬ ਗੁਣ ਪਰਬੀਨਾ ਬਿਹਾਗੜੇ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨਾ ਭਾਲੇ ਗੁਰ ਕੈ ਸਬਦ ਮਨ ਪੇਦੀਐ ਸਦਾ ਵਸੈ ਹਰਿ ਨਾਲੇ ਨਾਨਕ ਨਾਮ ਤਿਨਾ ਕੋ ਮਿਲਾਇ ਜਿਨ ਹਰਿ ਵੇਖੈ ਨਦਰ ਨਿਹਾਲੇ ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ਼ੈ ਜਿਸ ਬਖਸ਼ੈ ਸੋ ਖਰਚੈ ਖਾਏ ਸਤਗੁਰ ਬਿਨ ਹੱਥ ਨਾ ਆਵੀ ਸਭ ਥਕੇ ਕਰਮ ਕਮਾਏ ਨਾਨਕ ਮਾਨਮੁਖ ਜਗਤ ਤਨ ਹੀਨ ਹੈ ਅੱਗੇ ਭੁੱਖਾ ਕੇ ਖਾਏ ਬੌੜੀ ਸਭ ਤੇਰੀ ਤੂੰ ਸਬਸਤਾ ਸਭ ਤੋਂ ਦੂ ਪਾਇਆ ਸਭ ਨਾ ਵਿੱਚ ਤੂੰ ਵਰਤਾ ਤੂੰ ਸਭਨੀ ਧਿਆਇਆ ਤਿਸ ਦੀ ਤੂੰ ਭਗਤ ਥਾਏ ਪਾਏ ਜੋ ਤੁਧ ਮਨ ਭਾਇਆ ਜੋ ਹਰ ਪ੍ਰਭ ਭਾਵੈ ਸੋ ਥੀਐ ਸਭ ਕਰਨ ਤੇਰਾ ਕਰਾਇਆ ਸਲਾਹਿਓ ਹਰਿ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਸ਼ਲੋਕ ਮਹੱਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋਏ ਨਾਮੇ ਕਾਰਿ ਸਿਧ ਹੈ ਸਹਜੇ ਹੋਏ ਸੋ ਹੋਏ ਗੁਰਮਤਿ ਮਾਤੇ ਅਚਲ ਹੈ ਚਲਾਏ ਨਾ ਸਕੈ ਕੋਇ ਭਗਤਾ ਕਾ ਹਰਿ ਅੰਗੀਕਾਰ ਕਰੇ ਕਾਰਿ ਸੁਹਾਵਾ ਹੋਏ ਮਨੁਖ ਮੂਲ ਹੋ ਭੁਲਾਏ ਅਨ ਵਿੱਚ ਲਬ ਲੋਭ ਅਹੰਕਾਰ ਝਗੜਾ ਧਿਆਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਸੋਧਿ ਮਤ ਕਰਤਾ ਹੇਰ ਲਈ ਬੋਲਣ ਸਭ ਵਿਕਾਰ ਦਿੱਤਾ ਕਿਤੇ ਨਾ ਸੰਤੋਖੀਆਂ ਨੇ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁਖਾ ਨਾਲੋ ਟੁੱਟਿਆ ਪਲੀ ਜਿਨਾ ਮਾਇਆ ਮੋਹੇ ਪਿਆਰ ਮਹੱਲਾ ਤੀਜਾ ਤਿਨ ਭਉ ਸੰਸਾ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਤੁਰ ਤਿਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ ਮਿਲ ਪ੍ਰੀਤੋ ਸੁਖ ਪਾਇਆ ਸੱਚਾ ਸਬਦ ਵਿਚਾਰੇ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣ ਹਾਰ ਪੌੜੀ ਜੀ ਜਨ ਸਭ ਤੇਰਿਆ ਤੂੰ ਸਭ ਨਾ ਰਾਸੇ ਨੂੰ ਤੂੰ ਦੇਹ ਤਿਸ ਸਭ ਕਿਛ ਮਿਲੈ ਕੋਈ ਹੋਰ ਸਰੀਕ ਨਾਹੀ ਤੁਧ ਪਾਸਿ ਤੂੰ ਇਕੋ ਦਾਤਾ ਸਬਸਦਾ ਹਰਿ ਪਹਿ ਅਰਦਾਸੇ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮਨ ਲੈਹਿ ਸੋ ਜਨ ਸਾਬਾਸੇ ਸਭ ਤੇਰਾ ਜੋਜ ਵਰਤਦਾ ਦੁਖ ਸੁਖ ਤੁਧ ਪਾਸੇ ਸ਼ਲੋਕ ਮਹੱਲਾ ਤੀਜਾ ਗੁਰਮੁਖ ਸੱਚੈ ਪਾਵ ਦੇ ਦਰ ਸੱਚੈ ਸਜਿਆਰ ਸਾਜਨ ਮਾਣੇ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁਖ ਕਟਿਆ ਚਾਨਣ ਕੀਆ ਕਰਤਾਰੇ ਨਾਨਕ ਰਖਣ ਹਾਰਾ ਰਖਸੀ ਆਪਣੀ ਕਿਰਪਾ ਧਾਰੇ ਮਹੱਲਾ ਤੀਜਾ ਗੁਰ ਕੀ ਸੇਵਾ ਚਾਕਰੀ ਪੈ ਰਜਕਾਰ ਕਮਾਏ ਜੇਹਾ ਸੇਵੈ ਤੇਹੋ ਹੋਵੈ ਜੇ ਚੱਲਾ ਤਿਸੈ ਰਜਾਏ ਨਾਨਕ ਸਭ ਕਿਸੇ ਆਪ ਹੈ ਅਵਰ ਨ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੀਵੜ ਅਵਰ ਨ ਕੋਈ ਤੁਧ ਜੀਵੜ ਹੋਰ ਸਰੀਕ ਹੋਵੈ ਤਾਂ ਆਖੀਐ ਤੁਧ ਜੀਵੜ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨਣ ਕਰਨ ਸਮਰਥ ਦਾਤਾਰ ਹੈ ਤੁਦੇ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੁਧ ਜੀਵੜ ਦਾਤਾਰ ਮੈਂ ਕੋਈ ਨਦਰ ਨ ਆਵੀ ਤੁਧ ਸਭ ਸਹਿ ਨੂੰ ਦਾਨ ਦਿੱਤਾ ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ ਸ਼ਲੋਕ ਮਹੱਲਾ ਤੀਜਾ ਮਨ ਪ੍ਰਤੀਤ ਨਾ ਆਇਆ ਸਾਜ ਨਾ ਲੱਗੋ ਭਾਉ ਸਬਦੈ ਸਾਧ ਨਾ ਪਾਇਓ ਮਨ ਹਟ ਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਮਾਨ ਖੈ ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ ਆਪਣਾ ਆਪ ਨਾ ਪਛਾਣੈ ਮੂੜਾ ਅਵਰਾ ਆਖ ਦੁਖਾਏ ਮੁੰਢੈ ਦੀ ਖਸਲਤ ਨਾ ਗਈਆ ਅੰਧੇ ਵਿਛੜ ਝੋਟਾ ਖਾਏ ਸਤਗੁਰ ਕਹਿ ਪੈ ਭਨ ਨਾ ਘੜਿਓ ਰਹੇ ਅੰਕ ਸਮਾਏ ਆਨ ਦਿਨ ਸਾਸਾ ਕਦੇ ਨਾ ਜੂਕੈ ਬਿਨ ਸਬਦੈ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇਖਤ ਸੁਣ ਥੱਕੇ ਦੇ ਮੁੱਕੇ ਨੇੜਾ ਆਏ ਸੱਚਾ ਨਾਮ ਨਾ ਲੱਗੋ ਮੀਠਾ ਜਿਦ ਨਾਮ ਨਾਮ ਨਿਦ ਪਾਏ ਜੀਵਤ ਮਰੈ ਮਰੈ ਫਨ ਜੀਵੈ ਤਾਂ ਮੋਖ ਅੰਤਰ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਵਿਣ ਕਰਮਾ ਕਿਆ ਪਾਏ ਗੁਰ ਕਾ ਸਭ ਸੰਭਾਲ ਤੂੰ ਮੂੜੇ ਗਤ ਮਤ ਸਭ ਦੇ ਪਾਏ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿਚੋ ਆਪ ਗਵਾਏ ਪੌੜੀ ਜਿਸ ਦਾ ਚਿਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉ ਅੰਦੇਸਾ ਕਿਸੈ ਗੱਲੈ ਦਾ ਲੋੜੀਐ ਹਰ ਸੁਖ ਦਾਤਾ ਸਭਨਾ ਗੱਲਾ ਕਾ ਤਿਸ ਨੂੰ ਧਿਆਇ ਦਿਆ ਕਿਵ ਨਿਮਕ ਘੜੀ ਮੋਹ ਮੋੜੀਐ ਜੇਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਈਐ ਮੋਹ ਜੋੜੀਐ ਸਭ ਦੁਖ ਭੁਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰ ਕਿਰਪਾ ਦੇ ਹੋਆ ਹਰਿ ਭਗਤ ਹਰਿ ਭਗਤ ਜਨਾ ਕੈ ਮੋਹ ਡਿਠੈ ਜਗਤ ਤਰਿਆ ਸਭ ਲੋੜੀਐ ਸ਼ਲੋਕ ਮਹੱਲਾ ਤੀਜਾ ਸਾਰ ਰਸਨਾ ਜਲ ਜਾਓ ਜਿਨ ਹਰ ਕਾ ਸਵਾਉ ਨਾ ਪਾਇਆ ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਕਰਿ ਮਨ ਵਸਾਇਆ ਮਹੱਲਾ ਤੀਜਾ ਸਾਰ ਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਏ ਪਿਆਰਿਆ ਪੌੜੀ ਹਰਿ ਆਪੇ ਠਾਕੁਰ ਸੇਵਕ ਭਗਤ ਹਰਿ ਆਪੇ ਕਰੇ ਕਰਾਏ ਹਰਿ ਆਪੇ ਵੇਖੈ ਵਿਖਸੈ ਆਪੇ ਜਿਤ ਭਾਵੈ ਤਿਤ ਲਾਏ ਹਰਿ ਇਕ ਨਾ ਮਾਰਗ ਪਾਏ ਆਪੇ ਹਰਿ ਇਕ ਨਾ ਉਧੜ ਪਾਏ ਹਰਿ ਸੱਚਾ ਸਾਹਿਬ ਸਚ ਸਿੰਘ ਕਰਿ ਵੇਖੈ ਚਲਤ ਸੁਭਾਏ ਗੁਰ ਪ੍ਰਸਾਦ ਕਹੈ ਜਨ ਨਾਨਕ ਹਰਿ ਸੱਚੇ ਕੇ ਗੁਣ ਗਾਏ ਸ਼ਲੋਕ ਮਹੱਲਾ ਤੀਜਾ ਦਰਵੇਸੀ ਕੋ ਜਾਣਸੀ ਮਿਰਲਾ ਕੋ ਦਰਵੇਸ ਜੇ ਕਰ ਕਰ ਹੰਢੈ ਮੰਗਦਾ ਤਿਗ ਜੀਵਨ ਤਿਗ ਵੇਸ ਜੇ ਆਸਾ ਅੰਦੇਸਾ ਤਜ ਰਹਿ ਗੁਰਮੁਖ ਭਿਖਿਆ ਨਾਉ ਤਿਸ ਕੇ ਚਰਨ ਪਖਾਲੀਆ ਹੈ ਨਾਨਕ ਹਉ ਬਲਿਹਾਰੈ ਜਾਉ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ ਆਵਤ ਜਾਤ ਨਾ ਦੇਸੀ ਨਾ ਪਰ ਪੰਖੀ ਤਾਹੇ ਬਹੁ ਰੰਗੀ ਰਤ ਹੋ ਗਿਆ ਸਬਦ ਰਹਿ ਨਿਰਵਾਣ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨੀਸਾਨ ਪੌੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪੀਸਾਵੇ ਆਪ ਪਕਾਵੇ ਆਪ ਭਾਂਡੇ ਦੇ ਪਰੋਸੈ ਆਪੇ ਹੀ ਬਹਿ ਖਾਵੇ ਆਪੇ ਜਲ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੇ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੇ ਨੂੰ ਕਿਰਪਾਲ ਹੋਵੇ ਹਰਿ ਆਪੇ ਤਿਸ ਨੂੰ ਹੁਕਮ ਮਨਾਵੇ ਸ਼ਲੋਕ ਮਹਲਾ ਤੀਜਾ ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ ਮਮਤਾ ਮੋਹ ਸੋ ਬੰਧਨਾ ਪੁੱਤਰ ਕਲਤਰ ਸੋ ਧੰਦ ਜਹ ਦੇਖਾ ਤਹ ਜੇਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਨ ਵਰਤੈ ਅੰਧ ਮਹੱਲਾ ਚੌਥਾ ਅੰਧੇ ਚਾਨਣ ਤਾਥੀਐ ਜਾ ਸਤਿਗੁਰੂ ਮਿਲੈ ਰਜਾਇ ਬੰਧਨ ਤੋੜੈ ਸੱਚ ਵਸੈ ਅਗਿਆਨ ਅਧੇਰਾ ਜਾਏ ਸਭ ਕੁਝ ਦੇਖੈ ਤਿਸੈ ਕਾ ਜਿਨ ਕੀਆ ਤਨ ਸਾਜੇ ਨਾਨਕ ਸਰਣ ਕਰਤਾਰ ਕੀ ਕਰਤਾ ਰਾਖੈ ਲਾਜ ਪੌੜੀ ਜਦੋ ਆਪੇ ਥਾਟ ਕੀਆ ਬਹਿ ਕਰਤਾ ਤਦੋ ਪੁਛ ਨਾ ਸੇਵਕ ਬੀਆ ਤਦੋ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰ ਨਾ ਦੂਜਾ ਕੀਆ ਫਿਰ ਆਪੇ ਜਗਤੂ ਪਾਇਆ ਕਰਤਾ ਦਾਨ ਸਭਨਾ ਕੋ ਦੀਆ ਆਪੇ ਸੇਵ ਬਣਾਈਐਨ ਗੁਰਮੁਖੇ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੈ ਸੋ ਥੀਆ ਸ਼ਲੋਕ ਮਹਲਾ ਤੀਜਾ ਗੁਰਮੁਖ ਪ੍ਰਭ ਸੇਵਾ ਸਾਧ ਸਾਚਾ ਆਨੰਦ ਸਾਜ ਪਿਆਰੇ ਸਦਾ ਆਨੰਦ ਗਾਵੈ ਗੁਣ ਸਾਚੇ ਅਰਧ ਉਰਧ ਉਰ ਧਾਰੇ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰੇ ਨਾਨਕ ਆਪ ਮਿਲਾਏ ਅਨ ਆਪੇ ਕਿਰਪਾ ਧਾਰੇ ਮਹੱਲਾ ਤੀਜਾ ਕਹਿ ਕਥਿਆ ਨ ਪਾਈਐ ਆਨੰਦਨ ਰਹਿ ਸਦਾ ਗੁਣ ਗਾਏ ਵਿਣ ਕਰਮੈ ਕਿਨਾ ਨ ਪਾਇਓ ਭੋਕ ਕਮੋਏ ਬਿਲ ਲਾਇ ਗੁਰ ਕੈ ਸ਼ਬਦ ਮਨ ਤਨ ਭਿਜੈ ਆਪ ਵਸੈ ਮਨ ਆਏ ਨਾਨਕ ਨਦਰੀ ਪਾਈਐ ਆਪੇ ਲੈ ਮਿਲਾਏ ਪੌੜੀ ਆਪੇ ਵੇਦ ਪੁਰਾਣ ਸਭ ਸਾਸਤ ਆਪ ਕਥੈ ਆਪ ਭੀਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕਰੀਜੈ ਆਪ ਪਰਵਿਰਤਿ ਆਪ ਨਿਰਵਿਰਤੀ ਆਪੇ ਅਕਥ ਕਥੀਜੈ ਆਪੇ ਪੁੰਨ ਸਭ ਆਪ ਕਰਾਏ ਆਪ ਅਲਿਪਤ ਵਰਤੀਜੈ ਆਪੇ ਸੁਖ ਦੁਖ ਦੇਵੈ ਕਰਤਾ ਆਪੇ ਬਖਸ਼ ਕਰੀਜੈ ਸ਼ਲੋਕ ਮਹਲਾ ਤੀਜਾ ਸੇਖਾ ਅੰਦਰ ਹਜੂਰ ਛਾਡੇ ਤੂ ਭਉ ਕਰ ਚਲ ਗਵਾਏ ਕੁਰ ਕੈ ਭੈ ਕੇਤੇ ਨਿਸਤਰੇ ਭੈ ਵਿੱਚ ਨਿਰਭਉ ਪਾਏ ਮਨ ਕਠੋਰ ਸ਼ਬਦ ਭੇਦ ਤੂੰ ਸਾਤ ਵਸੈ ਮਨ ਆਏ ਸ਼ਾਂਤੀ ਵਿਚਕਾਰ ਕਮਾਵਣੀ ਸਾਖ ਹਸਮ ਪਾਏ ਥਾਏ ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ ਪੁੱਛੋ ਗਿਆਨੀ ਜਾਏ ਮਹੱਲਾ ਤੀਜਾ ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੋ ਪਿਆਰ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਵੇਖ ਮਾਇਆ ਧਨ ਸੰਚ ਮਰਹਿ ਅੰਤੇ ਹੋਏ ਸਭ ਛਾਰ ਕਰਮ ਧਰਮ ਸੁਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਜੇ ਮਨਮੁਖ ਕਮਾਵੇ ਸੋ ਥਾਏ ਨਾ ਪਵੈ ਦਰਗਹਿ ਹੋਏ ਖੁਆਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰ ਭੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਲਹਾਇ ਕਰੇ ਜਿਸ ਕਿਰਪਾ ਜਿਸ ਨੂੰ ਗੁਰਮੁਖ ਕਰੇ ਹਰੇ ਆਪੇ ਭਉਜਲ ਆਪ ਹੈ ਬੋਇ ਥਾਇ ਆਪੇ ਖੇਵਟ ਆਪ ਧਰੇ ਆਪੇ ਕਰੇ ਕਰਾਏ ਕਰਤਾ ਅਵਰ ਨਾ ਦੂਜਾ ਤੁਜੈ ਸਰੇ ਸ਼ਲੋਕ ਮਹਲਾ ਤੀਜਾ ਸਤਗੁਰ ਕੀ ਸੇਵਾ ਸਭਲੈ ਜੇ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ ਜਨਮ ਮਰਨ ਦੁਖ ਕਟਿਐ ਹਉਮੈ ਮਮਤਾ ਜਾਏ ਉਤਮ ਪਦਵੀ ਪਾਈਐ ਸੱਚੇ ਰਹਿ ਸਮਾਏ ਨਾਨਕ ਪੂਰਬ ਜਿਨ ਕੋ ਲਿਖਿਆ ਤਿਨਾ ਸਤਿਗੁਰੂ ਮਿਲਿਆ ਆਏ ਮਹੱਲਾ ਤੀਜਾ ਨਾਮ ਰਤਾ ਸਤਿਗੁਰੂ ਹੈ ਕਲਯੁਗ ਬੋਇਤ ਹੋਏ ਗੁਰਮੁਖ ਹੋਵੇ ਸੋ ਪਾਰ ਪਵੈ ਜਿਨਾ ਅੰਦਰ ਸੱਚਾ ਸੋਏ ਨਾਮ ਸੰਭਾਲੇ ਨਾਮ ਸੰਗ੍ਰਹਿ ਨਾਮੇ ਹੀ ਪਦਿ ਹੋਏ ਨਾਨਕ ਸਤਿਗੁਰੂ ਪਾਇਆ ਕਰਮ ਪਰਾਪਦਿ ਹੋਏ ਪੌੜੀ ਆਪੇ ਪਾਰ ਸਿਆਗ ਧਾਤ ਪੈ ਆਪ ਕੀ ਤੋਨ ਕੰਚਨ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਸਭ ਕੜ ਭੋਗ ਵੈ ਸੁਆਮੀ ਆਪੇ ਹੀ ਸਭ ਅੰਜਨ ਆਪ ਵਿਵੇਕ ਆਪ ਸਭ ਬੇਤਾ ਆਪੇ ਗੁਰਮੁਖ ਭੰਜਨ ਜਨ ਨਾਨਕ ਸਾਲਾਹੇ ਨ ਰੱਜੈ ਤੁਧ ਕਰਤੇ ਤੂ ਹਰ ਸੁਖ ਦਾਤਾ ਵਡਨ ਸ਼ਲੋਕ ਮਹੱਲਾ ਚੌਥਾ ਬਿਨ ਸਤਗੁਰ ਸੇਵੇ ਜੀ ਕੇ ਬੰਧਨਾ ਜੇਤੇ ਕਰਮ ਕਮਾਹੇ ਬਿਨ ਸਤਗੁਰ ਸੇਵੇ ਠਵਰ ਨਾ ਪਾਵਹੀ ਮਰ ਜੰਮਹਿ ਆਵੈ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾਨਕ ਬਿਨ ਸਤਗੁਰ ਸੇਵੇ ਜੰਮਪੁਰ ਬੱਧੇ ਮਾਰੀਐ ਮੋਹਿ ਕਾਲੈ ਉਠ ਜਾਹੇ ਮਹੱਲਾ ਤੀਜਾ ਇੱਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰ ਨਾਮੇ ਲਗੈ ਪਿਆਰ ਨਾਨਕ ਜਨਮ ਸਵਾਰ ਨੇ ਆਪਣਾ ਕੁਲ ਕਾ ਕਰਨ ਉਧਾਰ ਪੌੜੀ ਆਪੇ ਚਾੜ ਸਾਲ ਆਪ ਹੈ ਪਾਧਾ ਆਪੇ ਚਾਟੜੇ ਪੰਡ ਕਉ ਆਣੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇਕ ਥੈ ਪੜ ਬੁਝੈ ਸਭ ਆਪੇ ਇਕ ਥੈ ਆਪੇ ਕਰੇ ਇਆਣੇ ਇਕ ਨਾ ਅੰਦਰ ਮਾਲ ਬੁਲਾਏ ਜਾਂ ਆਪ ਤੇਰਾ ਮਨ ਸੱਚੇ ਭਾਣੇ ਜਿੰਨਾ ਆਪੇ ਗੁਰਮੁਖ ਦੇ ਵਡਿਆਈ ਸੇ ਜਨ ਸੱਚੀ ਦਰਗਹ ਜਾਣੇ ਸ਼ਲੋਕ ਮਰਦਾਨਾ ਪਹਿਲਾ ਕਲ ਕਲਵਾਲੀ ਕਾਮ ਵਦ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੋਹ ਭਰੀ ਪੀ ਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਕਰਨੀ ਲਾਹਣ ਸਤ ਗੁੜ ਸੱਚ ਸਰਾ ਕਰ ਸਾਰ ਗੁਣ ਮੰਡੇ ਕਰ ਸੀਲ ਕਿਉ ਸਰਵ ਮਾਸਾ ਹਾਰ ਗੁਰਮੁਖ ਪਾਈਐ ਨਾਨਕਾ ਖਾਧੈ ਜਾਹੇ ਵਿਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਧਾਤ ਮਨਸਾ ਕਟੋਰੀ ਕੂੜ ਭਰੀ ਪੀ ਲਾਏ ਜਮਕਾਰ ਇਤ ਮਦ ਪੀਤਾ ਨਾਨਕਾ ਬਹੁਤੇ ਖਟਿਐ ਵਿਕਾਰ ਗਿਆਨ ਗੁਣ ਲਾਹ ਮੰਡੇ ਭਉ ਮਾਸ ਆਹਾਰ ਨਾਨਕ ਇਹੋ ਭੋਜਨ ਸੱਚ ਹੈ ਸਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਜਿਸ ਕੀ ਧਾਰ ਸਤ ਸੰਗਤ ਸਿਉ ਮੇਲ ਆਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਵਿਕਾਰ ਪੌੜੀ ਆਪੇ ਸੁਰ ਨਰ ਗਣ ਗੰਧਰਵਾ ਆਪੇ ਖਟ ਦਰਸ਼ਨ ਕੀ ਬਾਣੀ ਆਪੇ ਸਿਵ ਸ਼ੰਕਰ ਮਹੇਸਾ ਆਪੇ ਗੁਰਮੁਖ ਅਕਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਬਿਰਾ ਬਿਬਾਣੀ ਆਪੇ ਨਾਲ ਗੋਸ਼ਟ ਆਪ ਉਪਦੇਸੈ ਆਪੇ ਸੂਰ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ਸ਼ਲੋਕ ਮਹਲਾ ਤੀਜਾ ਇਹ ਹਾਸਨ ਦਿਆ ਪਰਮਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੈ ਹਰ ਸਿਉ ਪ੍ਰੀਤ ਉਪਜੈ ਮਾਇਆ ਮੋਹ ਜਲਾਵੈ ਗੁਰ ਪ੍ਰਸਾਦੀ ਦੁਬਦਾ ਮਰੈ ਮਨੁਆ ਆਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨ ਮੁਖੀ ਜੀਉ ਨਾ ਟਿਕੈ ਮਰ ਜੰਮੈ ਹੋਏ ਖੁਆਰ ਮਹੱਲਾ ਤੀਜਾ ਪ੍ਰਿਉ ਪ੍ਰਿਉ ਕਰਤੀ ਸਭ ਜਗ ਫਿਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਿਗੁਰੂ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕ ਗੁਰਦਾਸ ਭਇਆ ਆਪੇ 10 ਅਠ ਵਰਨੋ ਪਾਇਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋੜੈ ਆਪੇ ਬਖਸ਼ੇ ਕਰੇ ਦਇਆ ਆਪ ਭੁੱਲ ਨ ਭੁੱਲੈ ਕਵਹੀ ਸਭ ਸੱਚ ਤਪਾਵਸ ਸੱਚ ਥਿਆ ਆਪੇ ਜਿਨਾ 부ਝਾਏ ਗੁਰਮੁਖ ਤਿਨ ਅੰਦਰੋਂ ਦੂਜਾ ਭਰਮ ਗਿਆ ਸ਼ਲੋਕ ਮਹੱਲਾ ਪੰਜਵਾ ਹਰਿ ਨਾਮ ਨਾ ਸਿਮਰੈ ਸਾਧ ਸੰਗੇ ਤੈ ਤਨ ਉੱਡੈ ਖੇਹ ਜਿਨ ਕੀਤੀ ਤਿਸੈ ਨਾ ਜਾਣੀ ਨਾਨਕ ਫਿਟ ਅਲੂਣੀ ਦੇਹ ਮਹੱਲਾ ਪੰਜਵਾ ਘਟ ਵਸੈ ਚਰਨਾਰ ਬਿੰਦ ਰਸਨਾ ਜਵੈ ਗੋਪਾਲ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕਉ ਪਾਲ ਪੌੜੀ ਆਪੇ 68 ਤੀਰਥ ਕਰਤਾ ਆਪ ਕਰੇ ਇਸਨਾਨ ਆਪੇ ਸੰਜਮ ਵਰਤੈ ਸੁਆਮੀ ਆਪ ਜਪਾਏ ਨਾਮ ਆਪ ਦਇਆਲ ਹੋਏ ਪਉ ਖੰਡਨ ਆਪ ਕਰੈ ਸਬਦਾਨ ਜਿਸਨੋ ਗੁਰਮੁਖ ਆਪ 부ਝਾਏ ਸੋ ਸਾਧਹੀ ਦਰਗਹਿ ਪਾਏ ਮਾਨ ਜਿਸ ਦੀ ਪੈਜ ਰਖੈ ਸੁਆਮੀ ਸੋ ਸੱਚਾ ਹਰਿ ਜਾਨ ਸ਼ਲੋਕ ਮਹੱਲਾ ਤੀਜਾ ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸਬਦੈ ਸਿਉ ਚਿਤ ਨ ਲਾਵੇ ਜਿਤ ਸੁਖ ਵਸੈ ਮਨ ਆਇ ਤਾਮਸ ਲੱਗਾ ਸਦਾ ਫਿਰੈ ਐਨਸ ਜਲਦ ਬਿਹਾਇ ਭਾਵੈ ਸੁਭਾਵੈ ਸੋਤੀਐ ਕਹਣਾ ਕਿਛੂ ਨ ਜਾਏ ਮਹੱਲਾ ਤੀਜਾ ਸਤਗੁਰੂ ਫਰਮਾਇਆ ਕਾਰੀ ਇਹ ਕਰੇ ਹੋ ਗੁਰੂ ਦੁਆਰਾ ਹੋਏ ਕੈ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜੂਰ ਹੈ ਪਰਮੈ ਕੇ ਛੋੜ ਕਟ ਕੈ ਅੰਤਰ ਜੋਤ ਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ दारू ਇਹੋ ਲਾਏ ਹੋ ਸਤਿਗੁਰ ਕਾ ਭਾਣਾ ਚਿਤ ਰਖੋ ਸੰਜਮ ਸੱਚਾ ਨੇਹੋ ਨਾਨਕ ਅਥੈ ਸੁਖੈ ਅੰਦਰ ਰਖਸੀ ਅੱਗੇ ਹਰ ਸਿਓ ਕੇਲ ਕਰੇ ਹੋ ਪੌੜੀ ਆਪੇ ਭਾਰ 18 ਬਨਸਪਤੀ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸਿੰਚੈ ਆਪੇ ਹੀ ਮੋਇ ਪਾਏ ਆਪੇ ਕਰਤਾ ਆਪੇ ਭੂਤਾ ਆਪੇ ਦੇ ਦਿਵਾਏ ਆਪੇ ਸਾਹਿਬ ਆਪੇ ਹੈ ਰਾਖਾ ਆਪੇ ਰਹਾ ਸਮਾਏ ਜਨ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ ਜਿਸਨੋ ਤਿਲ ਨਾ ਤਮਾਏ ਸ਼ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਵਰਨ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ ਜਿਤ ਪੀਤਾ ਖਸਮ ਵਿਸਰੈ ਦਰਗਾ ਮਿਲੈ ਸਜਾਏ ਝੂਠਾ ਮਦ ਮੂਲ ਨਾ ਪੀਤੀ ਜੇ ਕਾ ਪਾਰ ਵਸਾਏ ਨਾਨਕ ਨਦਰੀ ਸਚ ਮਦ ਪਾਈਐ ਸਤਿਗੁਰੂ ਮਿਲੈ ਜਿਸ ਆਏ ਸਦਾ ਸਾਹਿਬ ਕੈ ਰੰਗ ਰਹੈ ਮਹੱਲੀ ਪਾਵੈ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੈ ਜਾ ਨੂੰ ਸੋਜੀ ਹੋਏ ਜਾਂ ਤਿਨ ਸਵਾਲਿਆ ਤਾਂ ਸਭ ਰਹਾ ਜਗਾਏ ਤਾਂ ਸੁਧਿ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤਿਗੁਰ ਮੇਲੈ ਸੋਏ ਗੁਰ ਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਪੌੜੀ ਜਿਸ ਦਾ ਕੀਤਾ ਸਭ ਕਿਛ ਹੋਵੈ ਤਿਸ ਨੂੰ ਪ੍ਰਵਾਹ ਨਾਹੀ ਕਿਸੈ ਕੇਰੀ ਹਰ ਜਿਉ ਤੇਰਾ ਦਿੱਤਾ ਸਭ ਕੋ ਖਾਵੈ ਸਭ ਮੋਹ ਤਾਜੀ ਕੱਢੈ ਤੇਰੀ ਜੇ ਤੁਧ ਨੂੰ ਸਾਲ ਆਏ ਸੋ ਸਭ ਕੀ ਪਾਵੈ ਜਿਸ ਨੂੰ ਕਿਰਪਾ ਨਿਰੰਜਨ ਕੇਰੀ ਸੋਈ ਸਾਹ ਸੱਚਾ ਬਣਜਾਰਾ ਜਿਨ ਵਖਰ ਲੱਦਿਆ ਹਰਿ ਨਾਮ ਤਨ ਤੇਰੀ ਸਭ ਤਿਸੈ ਨੂੰ ਸਾਲ ਆਏ ਹੋ ਸੰਤੋ ਜਿਨ ਦੂਜੇ ਭਾਵ ਕੀ ਮਾਰ ਵਿਡਾਰੀ ਢੇਰੀ ਸ਼ਲੋਕ ਕਬੀਰਾ ਮਰਤਾ ਮਰਤਾ ਜਗ ਮੁਆ ਮਰ ਫੇਰ ਨ ਜਾਣੈ ਕੋਏ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ ਮਹੱਲਾ ਤੀਜਾ ਕਿਆ ਜਾਣਾ ਕਿ ਮਰਹਾਗੇ ਕੈਸਾ ਮਰਨਾ ਹੋਏ ਜੇਕਰ ਸਾਹਿ ਮਨੋ ਨਾ ਬੀਸਰੈ ਤਾਂ ਸਹਿਲਾ ਮਰਨਾ ਹੋਏ ਮਰਨਾ ਤੇ ਜਗਤ ਡਰੈ ਜੀਵਿਆ ਲੋੜੈ ਸਭ ਕੋਏ ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਨ ਹੋਏ ਪੌੜੀ ਜਾਂ ਆਪ ਕਿਰਪਾਲ ਹੋਵੇ ਹਰ ਸੁਆਮੀ ਤਾਂ ਆਪਣਾ ਨਾਉ ਹਰਿ ਆਪ ਜਪਾਵੈ ਆਪੇ ਸਤਿਗੁਰ ਮੇਲ ਸੁਖ ਦੇਵੈ ਆਪਣਾ ਸੇਵਕ ਆਪ ਹਰਿ ਭਾਵੈ ਆਪਣਿਆ ਸੇਵਕਾ ਕੀ ਆਪ ਪੈਜ ਰਖੈ ਆਪਣਿਆ ਭਗਤਾ ਕੀ ਪੈਰੀ ਪਾਵੈ ਧਰਮ ਰਾਏ ਹੈ ਹਰਿ ਕਾ ਕੀਆ ਹਰ ਜਨ ਸੇਵਕ ਨੇੜ ਨਾ ਆਵੈ ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੀਤੀ ਝਕ ਝਕ ਆਵੈ ਜਾਵੈ ਸ਼ਲੋਕ ਮਹੱਲਾ ਤੀਜਾ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਅਗਮ ਗੋਚਰ ਅਤ ਵੱਡਾ ਅਤੁਲ ਨਾ ਤੁਲਿਆ ਜਾਏ ਕੀਮਤ ਕਿਨੈ ਨਾ ਪਾਇਆ ਕਿਤੈ ਨਾ ਲਿਆ ਜਾਏ ਗੁਰ ਕੈ ਸ਼ਬਦ ਭੇਦਿਆ ਇਨ ਵਿਧ ਵਸਿਆ ਮਨ ਆਏ ਨਾਨਕ ਆਪ ਮਿਓ ਹੈ ਗੁਰ ਕਿਰਪਾ ਤੇ ਰਹਾ ਸਮਾਏ ਆਪੇ ਮਿਲਿਆ ਮਿਲ ਰਹਾ ਆਪੇ ਮਿਲਿਆ ਆਏ ਮਹੱਲਾ ਤੀਜਾ ਏ ਮਨ ਇਹੋ ਤਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਟੋਟਾ ਮੂਲ ਨਾ ਆਵੀ ਲਾਹਾ ਸਦੀ ਹੋਏ ਖਾਧੈ ਖਰਚੈ ਟੋਟ ਨਾ ਆਵੀ ਸਦਾ ਸਦਾ ਉਹ ਦੇ ਸਾਸਾ ਮੂਲ ਨਾ ਹੋਵੀ ਹਾਨਤ ਕਦੇ ਨਾ ਹੋਏ ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ ਪੌੜੀ ਆਪੇ ਸਭ ਕਢ ਅੰਦਰੇ ਆਪੇ ਹੀ ਬਾਹਰੇ ਆਪੇ ਗੁਪਤ ਵਰਤਦਾ ਆਪੇ ਹੀ ਜਾ ਹਰੀ ਜੁਗ ਛੱਤੀ ਗੁਬਾਰ ਕਰ ਵਰਤਿਆ ਸੁਨਾ ਹਰੀ ਉਥੈ ਵੇਦ ਪੁਰਾਣ ਨਾ ਸਾਸਤਾ ਆਪੇ ਹਰ ਨਾਰਿ ਹਰਿ ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰੇ ਆਪਣੀ ਮਿਤ ਆਪ ਜਾਣਦਾ ਆਪੇ ਹੀ ਗਉ ਹਰ ਸ਼ਲੋਕ ਮਹੱਲਾ ਤੀਜਾ ਹਉ ਮੈਂ ਵਿੱਚ ਜਗਤ ਮੁਆ ਮਰਦੋ ਮਰਦਾ ਜਾਏ ਜਿਤਰ ਵਿੱਚ ਦਮ ਹੈ ਤੇ ਤਿਰਨਾ ਚੇਤਈ ਕੇ ਕਰੇ ਗੋ ਅੱਗੇ ਜਾਏ ਗਿਆਨੀ ਹੋਏ ਸੋ ਚੇਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇਥੈ ਕਮਾਵੇ ਸੋ ਮਿਲੈ ਅੱਗੇ ਪਾਏ ਜਾਏ ਮਹੱਲਾ ਤੀਜਾ ਤੋਰ ਖਸਮੈ ਕਾ ਹੁਕਮ ਪਿਆ ਮਿਲ ਸਤਗੁਰ ਚੇਤਿਆ ਨ ਜਾਏ ਸਤਗੁਰ ਮਿਲਿਆ ਅੰਤਰ ਰਵ ਰਹਾ ਸਦਾ ਰਹਾ ਲਿਵ ਲਾਏ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ ਨਾਨਕ ਇਹੋ ਮਰਤਬਾ ਤਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜਾਏ ਪੌੜੀ ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾ ਆਪੇ ਮੋਨੀ ਵਰਤਦਾ ਆਪੇ ਕਥਾ ਗਿਆਨਾ ਕੌੜਾ ਕਿਸੈ ਨਾ ਲੱਗੀ ਸਭ ਨਾਈ ਭਾਨਾ ਉਸਤਤ ਬਰਨ ਨਾ ਸਕੀਐ ਸਾਧ ਸਾਧ ਕੁਰਬਾਨਾ ਸ਼ਲੋਕ ਮਹੱਲਾ ਪਹਿਲਾ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਿਨੂਰਾ ਧੀ ਜਿਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਮਹੱਲਾ ਪਹਿਲਾ ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ ਨਾਰਦ ਕਹਿਆ ਤੇ ਪੂਜ ਕਰਾਹੀ ਅੰਧੇ ਭੁੰਗੇ ਅੰਧ ਅੰਧਾਰੇ ਪਾਥਰ ਲੈ ਪੂਜੈ ਮੂਧ ਗਵਾਰ ਉਹੇ ਜਾ ਆਪ ਡੁੱਬੇ ਤੂੰ ਕਹਾ ਤਰਨ ਹਾਰ ਪੌੜੀ ਸਭ ਕਿਉ ਤੇਰਾ ਵਸ ਹੈ ਤੂੰ ਸੱਚਾ ਸਾਹੋ ਭਗਤ ਰਤੇ ਰੰਗ ਏਕ ਕਹਿ ਪੂਰਾਵੇ ਸਾਹੋ ਅੰਮ੍ਰਿਤ ਭੋਜਨ ਨਾਮ ਹਰ ਰਾਜ ਰਾਜ ਜਨ ਖਾਹੋ ਸਭ ਪਦਾਰਥ ਪਾਈਨ ਸਿਮਰਨ ਸਚ ਲਾਹੋ ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰਿ ਅਗਮ ਅਗਾਪੋ ਸ਼ਲੋਕ ਮਹੱਲਾ ਤੀਜਾ ਸਭ ਕਿਛ ਹੁਕਮੇ ਆਪਦਾ ਸਭ ਕਿਛ ਹੁਕਮੇ ਜਾਏ ਜੇ ਕੋ ਮੂਰਖ ਆਪਹੁ ਜਾਣੈ ਅੰਤਾ ਅੰਧ ਕਮਾਏ ਨਾਨਕ ਹੁਕਮ ਕੋ ਗੁਰਮੁਖ ਬੁਝੈ ਜਿਸਨੂੰ ਕਿਰਪਾ ਕਰੇ ਰਜਾਇ ਮਹੱਲਾ ਤੀਜਾ ਸੋ ਜੋਗੀ ਜੁਗਤ ਸੋ ਪਾਏ ਜਿਸ ਨੂੰ ਗੁਰੂ ਨਾਮ ਪ੍ਰਾਪਤਿ ਹੋਏ ਤਿਸ ਜੋਗੀ ਕੀ ਨਗਰੀ ਸਭ ਕੋ ਵਸੈ ਭੇਖੀ ਜੋਗ ਨਾ ਹੋਏ ਨਾਨਕ ਐਸਾ ਵਿਰਲਾ ਕੋ ਜੋਗੀ ਜਿਸ ਕਾਢੀ ਪ੍ਰਗਟ ਹੋਏ ਪੌੜੀ ਆਪੇ ਜੰਤੂ ਪਾਇਨ ਆਪੇ ਆਧਾਰ ਆਪੇ ਸੂਖਮ ਪਾਲੀਐ ਆਪੇ ਪਾਸਾਰ ਆਪ ਇਕਾਤੀ ਹੋਏ ਰਹੈ ਆਪੇ ਵੱਡ ਪਰਵਾਰ ਨਾਨਕ ਮੰਗੈ ਦਾਨ ਹਰਿ ਸੰਤਾਰੇ ਨਾਰ ਹੋਰ ਦਾਤਾਰ ਨਾ ਸੁਜੀ ਤੂ ਦੇਵਨ ਹਾਰ ਸੁਧ